ਮਹੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਰਪੂਰ ਪੋਹ ਸੁਗੰਧਾ ਪਰਸਮਾ ਨੁਖਿਆ ਦੇਹ ਮਲੀਨ ਮੱਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਗਿਆਨਣੋ ਪਰਮਾਣੂ ਪਰਜੰਤ ਆਕਾਸ਼ਾ ਦੀਪ ਲੋ ਸੇ ਖੰਡਣਾ ਗਛੇਣ ਨੈਣ ਪਾਰੇ ਨਾਨਕ ਬਿਨਾ ਸਾਧੂ ਨਾ ਸਿਧੇ ਤੇ ਜਾਣੋ ਸਤ ਹੋਵੰਤੋ ਮਰਨੋ ਦ੍ਰਿਸ਼ਟੇਣ ਮਿਥਿਆ ਕੀਰਤ ਸਾਧ ਚਲੰਤੋ ਭਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਨ ਇਸ਼ਟ ਮਿਤਰੇਖ ਬਾਂਧਵਾ ਲਬਧਿੰ ਸਾਧ ਸੰਗੇਣ ਨਾਨਕ ਸੁਖ ਅਸਥਾਨ ਗੋਪਾਲ ਭਜਨੰ ਮੈਂ ਲਾਗਿਰ ਸੰਗੇਣ ਨਿਮ ਬਿਰਖ ਤੇ ਚੰਦਨਾ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਾ ਹਤੰ ਪੰਜ ਸਤਰੇਣ ਨਾਨਕ ਹਰ ਬਾਣੀ ਪ੍ਰਹਾਰਨਾ ਬਚਨ ਸਾਧ ਸੁਖ ਪੰਥਾ ਲਹੰਤਾ ਬੜ ਕਰਮਣਾ ਰਹੰਤਾ ਜਨਮ ਮਰਣੇਨ ਰਮਣ ਨਾਨਕ ਹਰ ਕੀਰਤਨਾ ਪੱਤਰ ਪੁਰਜੇਨ ਝੜੀਆਂ ਨਾ ਜੜੀਆਂ ਭੇਟ ਸੰਪਤਾ ਨਾਮ ਬਿਹੂਣ ਬਿਖਮਤਾ ਨਾਨਕ ਬਹੰਤ ਜੋਨ ਬਾਸਰੋ ਰੈਣੀ ਭਾਵਣੀ ਸਾਧ ਸੰਗੇਣ ਲਭੰਤੰ ਬੜ ਭਾਗਣਾ ਹਰਿ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਾ ਵਿਆਪਣਾ ਗਾਥਾ ਗੂੜ ਅਪਾਰੰ ਸਮਝਣੰਗ ਬਿਰਲਾ ਜਨਾ ਸੰਸਾਰ ਕਾਮ ਤਜਣੰਗ ਨਾਨਕ ਗੋਬਿੰਦ ਰਮਣੰਗ ਸਾਧ ਸੰਗ ਮਹਾ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨਾ ਹਰਿ ਚਰਨ ਕਮਲ ਧਿਆਨੰ ਨਾਨਕ ਕੋਲ ਸਮੂਹ ਉਧਾਰਨਾ ਸੁੰਦਰ ਮੰਦਰ ਸੈਣਾ ਜੇਣ ਮਧਿਆਰ ਕੀਰਤਨਾ ਮੁਕਤੇ ਰਮਣ ਗੋਬਿੰਦਾ ਨਾਨਕ ਲਬਧਿੰਗ ਬੜ ਭਾਗਣਾ ਹਰ ਲਬਧੋ ਮਿੱਤਰ ਸੁਮਿੱਤੋ ਵਿਦਾਰਨ ਕਦੇ ਨ ਚਿਤੋ ਜਾ ਕਾ ਆਸਥਲ ਤੋਲ ਅਮਿਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਜਸੰਗ ਮਿਟੰਤ ਸਤ ਪੁੱਤਰਾ ਸਿਮਰ ਤਬਿਆ ਰਿਦਾ ਗੁਰ ਮੰਤਰਣਾ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਣਾ ਮਰਣੰ ਬਿਸਰਣੰ ਗੋਬਿੰਦਾ ਜੀਵਨੰ ਹਰਿ ਨਾਮ ਧਿਆਵਣਾ ਲਭਣੰ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣਾ ਦਸਨ ਬਿਹੂਨ ਪੁਯੰਗੰ ਮੰਤਰੰ ਗਾਰੁੜੀ ਨਿਵਾਰੰ ਵਿਆਧਿ ਉਪਾੜਨ ਸੰਤੰਗ ਨਾਨਕ ਲਬਧ ਕਰਮਣਾ ਜਥ ਕਥ ਰਵਣੰ ਸਰਣੰ ਸਰਬੱਤਰ ਜੀਣਾ ਤਥ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰ ਦਰਸ਼ਨਾ ਚਰਨਾਰ ਬਿੰਦ ਮਨ ਵਿਧਿਯੰ ਸਿਧਿਯੰ ਸਰਬ ਕੁਸਲ ਨਾਹ ਗਾਥਾ ਗਾਵੰਤ ਨਾਨਕ ਪੱਬਿਯੰ ਪਰਾਪੂਰਵਣਾ ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਾ ਸੰਸਾਰ ਸਾਗਰੰ ਨਾਨਕ ਪੁਨਰਭ ਜਨਮ ਨ ਲਭਯਤੇ ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕੰਕਾਰ ਨਾਮ ਉਰ ਧਾਰੰ ਕੁਲਹਾ ਸਮੂਹ ਸਗਲ ਉਧਾਰੰ ਬੜ ਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਾ ਲਬਧਿਯੰ ਸਾਧ ਸੰਗੇਣ ਨਾਨਕ ਵਡ ਭਾਗੀ ਭੇਟੰਤ ਦਰਸਨਾ ਸਰਬ ਦੋਖ ਪਰਮ ਤਿਆਗੀ ਸਰਬ ਧਰਮ ਦਿਰਣੰਤਣਾ ਲਬਧੇਣ ਸਾਧ ਸੰਗੇਣ ਨਾਨਕ ਮਸਤਕ ਲਿਖਿਆਣਾ ਹੋਇਓ ਹੈ ਹੋਵੰਤੋ ਹਰਨ ਪਰਣ ਸੰਪੂਰਣਾ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣੰ ਸੁਖੇਨ ਬੈਣ ਰਤਨੰ ਰਚਨੰ ਕੁਸੁੰਭ ਰੰਗਣਾ ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨਾ ਫੁਨਹੇ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਾਥ ਕਲਾਮਾ ਗਮ ਮਸਤਕ ਲੇਖਾਵਤੀ ਉਰਧ ਰਿਓ ਸਭ ਸੰਗਾ ਅਨੂਪ ਰੂਪ ਆਵਤੀ ਉਸਤਦ ਕਾਣ ਨਾ ਜਾਏ ਮੁਖੋ ਤੁਹਾਰਿਆ ਮੋਹੀ ਦੇਖ ਦਰਸਨਾਨਕ ਬਲਿਹਾਰਿਆ ਸੰਤ ਸਭਾ ਮਹਿ ਬੈਸ ਕੇ ਕੀਰਤ ਮੈਂ ਕਹਾ ਅਰਪੀ ਸਭ ਸੀਗਾਰ ਇਹੋ ਜੀਓ ਸਭ ਦਿਵਾ ਆਸ ਪਿਆਸੀ ਸੇ ਸੋ ਕੰਤ ਵਿਛਾਈਐ ਹਰਿ ਹਾਂ ਮਸਤਕ ਹੋਵੇ ਭਾਗ ਤਾ ਸਾਜਨ ਪਾਈਐ ਸਖੀ ਕਾਜਲ ਹਾਰ ਤੰਬੋਲ ਸਵੈ ਕਿਛ ਸਾਜਿਆ ਸੋਹਲਾ ਕੀਏ ਸੀਗਾਰ ਕੇ ਅੰਜਨ ਪਾਜਿਆ ਜੇ ਘਰ ਆਵੇ ਕੰਤ ਤਾ ਸਭ ਕਿਛ ਪਾਈਐ ਹਾਂ ਕੰਤੈ ਬਾਜ ਸਿਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾ ਵਡ ਪਾਗਣੇ ਤਿਸ ਬਣਿਆ ਹਬ ਸਿਗਾਰ ਸਾਈ ਸੋਹਾਗਣੇ ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਾਂ ਜਾਂ ਕਰ ਆਇਆ ਕੰਤ ਤਾ ਸਭ ਕਿਛ ਪਾਈਆ ਆਸਾਏ ਤੀ ਆਸ ਕੇ ਆਸ ਪੁਰਾਈਐ ਸਤਿਗੁਰ ਪੈ ਦਇਆਲਤਾ ਪੂਰਾ ਪਾਈਐ ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ ਹਰ ਹਾਂ ਸਤਿਗੁਰ ਪੈ ਦਇਆਲ ਤਾ ਮਨ ਠਹਰਾਇਆ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁਤਰਿਓ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗਉਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰਿ ਕਾ ਨਾਮ ਸਤਿਗੁਰ ਤੇ ਪਾਇਆ ਮੇਰਾ ਹਾਥ ਪਦਮ ਆਗਨ ਸੁਖ ਬਾਸਨਾ ਸਖੀ ਮੋਰਾ ਕੰਠ ਰਤਨ ਪੇਖ ਦੁਖ ਨਾਸਨਾ ਬਾਸੋ ਸੰਗ ਗੋਪਾਲ ਸਗਲ ਸੁਖ ਰਾਸ ਹਾਰੀ ਹਰ ਹਾਂ ਰਿੱਧ ਸਿਧ ਨਵ ਨਿਧੀ ਬਸਹਿ ਜਿ ਸਦਾ ਕਰ ਪਰ ਤ੍ਰੈ ਰਾਵਣ ਜਾਹੇ ਸਈ ਤਾ ਲਾਜੀਐ ਨਿਤ ਪ੍ਰਤ ਹਿਰੈ ਪਰ ਦਰਬ ਛਿਦਰ ਕਤ ਢਾਕੀਐ ਹਾਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰੀ ਹਰ ਹਾਂ ਸੁਣਤੇ ਪੈ ਪੁਨੀਤ ਪਾਰ ਬ੍ਰਹਮ ਵਿਚਾਰੀ ਉਪਰ ਬਨੈ ਆਕਾਸ਼ ਤਲੈ ਤਰ ਸੋਹਤੀ ਦਾਹ ਦਿਸ ਚੌਕਾ ਭੀਜਲ ਮੁਖ ਕੋ ਜੋਤੀ ਖੋਜਤ ਫਿਰੋ ਵਿਦੇਸ ਪਿਓ ਕਤ ਪਾਈਐ ਹਰ ਹਾਂ ਜੇ ਮਸਤਕ ਹੋਐ ਭਾਗ ਤਾ ਦਰਸ ਸਮਾਈਐ ਡਿਠੇ ਸੱਬੇ ਥਾਵ ਨਹੀਂ ਤੁਧ ਜੇਹਾ ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਵਸਦੀ ਸਗਨ ਆਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ ਚਾਤ੍ਰਿਕ ਚਿਤ ਸੋ ਚਿਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ ਬਨ ਬਨ ਫਿਰ ਤੋ ਉਦਾਸ ਬੂੰਦ ਜਲ ਕਾਰਣੇ ਹਰ ਹਾਂ ਤਿਉ ਹਰ ਦਿਨ ਮੰਗੈ ਨਾਮ ਨਾਨਕ ਬਲਿਹਾਰਣੇ ਮਿਤਕਾ ਚੇਤੇ ਅਨੂਪ ਬ੍ਰਹਮ ਨਾ ਜਾਣੀਐ ਗਾਹਕ ਗੁਨੀ ਅਭਾਰ ਸੋ ਤਤ ਪਛਾਨੀਐ ਚਿਤਹਿ ਚਿਤ ਸਮਾਏ ਤਾ ਹੋਵੈ ਰੰਗ ਕਨਾ ਹਾਂ ਚੰਚਲ ਚੋਰਹਿ ਮਾਰੇ ਤਾ ਪਾਵਹਿ ਸਚ ਧਨਾ ਸੁਪਨਾ ਵੀ ਭਈ ਕਹਿਓ ਕੀ ਨਾ ਅੰਚਲਾ ਸੁੰਦਰ ਪੁਰਖ ਬਿਰਾਜ ਪੇਖ ਮਨ ਬੰਚਲਾ ਖੋਜੋ ਤਾ ਕੇ ਚਰਨ ਕਹੋ ਕਤ ਪਾਈਐ ਹਾਂ ਸੋਈ ਜਤਨ ਬਤਾਏ ਸਖੀ ਪ੍ਰੋ ਪਾਈਐ ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟਿਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟਿਐ ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ਅੰਗ ਸੰਗ ਉਰਝਾਏ ਬਿਸਰ ਤੇ ਸੁੰਫਿਆ ਹੈ ਕੋ ਐਸਾ ਮੀਤ ਜੇ ਤੋਰੈ ਬਿਖਮ ਗਾਂਠ ਨਾਨਕ ਇੱਕ ਸ੍ਰੀ ਤਰਨਾਥ ਜੇ ਟੂਟੇ ਲੇ ਸਾਂਠੇ ਤਾਵ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਜ ਸਤਾਵਹਿ ਦੂਤ ਕਮਨ ਵਿਦ ਮਾਰਨੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰ ਹਾਂ ਮਹਾ ਵਿਖਾਦੀ ਘਾਤ ਪੂਰਨ ਗੁਰ ਪਾਈਐ ਸਤਗੁਰ ਕੀਨੀ ਦਾਤ ਮੂਲ ਨਨ ਖੁੱਟੀ ਖਾਵਹੁ ਕੁੰਚੋ ਸਭ ਗੁਰਮੁਖ ਛੁੱਟੀ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੋ ਸਹਾਰੇ ਨਾਨਕ ਸਦਾ ਆਰਾਧੇ ਕਦੇ ਨਾ ਜਾਹੇ ਮਾਰੇ ਜਿੱਥੈ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰਿ ਨਾਮ ਧਿਆਵਣਾ ਜੀ ਕਰਨ ਜੈਕਾਰ ਨਿੰਦਕ ਮੋਏ ਪਾਚੇ ਸਾਜਨ ਮਨ ਆਨੰਦ ਨਾਨਕ ਨਾਮ ਜਾਪੇ ਪਾਵਨ ਪਤਤ ਪੁਨੀਤ ਕਥਾ ਨਹੀਂ ਸੇਵੀਐ ਝੂਠਾ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦੌਰੀ ਪੇਖ ਕਾਏ ਸੁਖ ਮਾਨਿਆ ਹਰ ਹਾਂ ਹਉ ਬਲਿਹਾਰੀ ਤਿੰਨ ਜੇ ਦਰਗਹ ਜਾਣਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਕਾਨ ਮਹਾ ਦੁਰਗੰਧਤ ਵਾਸ 60 ਕਾ ਚਾਰ ਤਨ ਫਿਰ ਤਉ ਗਰਭ ਗੁਭਾਰ ਮਰਨ ਨਾ ਜਾਣੀ ਹਰ ਹਾਂ ਹਰ ਚੰਦੌਰੀ ਪੇਖੇ ਕਾਹੇ ਸਚ ਮਾਨੀ ਜਿਸ ਕੀ ਪੂਜੈ ਔਧ ਤਿਸੈ ਕੌਣ ਰਾਖੀ ਬੈਦ ਕੇ ਕੋ ਪਾਪ ਕਹਾਂ ਲਉ ਭਾਕੀ ਏਕੋ ਚੇਤ ਗੁਵਾਰ ਕਾਜ ਤੇ ਰਹਿ ਆਵੀ ਹਰ ਹਾਂ ਬਿਨ ਨਾਵੇ ਤਨ ਛਾਰ ਬ੍ਰਿਥਾ ਸਭ ਜਾਵੀ ਔਖਦ ਨਾਮ ਅਪਾਰ ਅਮੋਲਕ ਪੀਜੀ ਮਿਲ ਮਿਲ ਖਾਵੈ ਸੰਤ ਸਗਲ ਕੋ ਦੀਜੀ ਜਿਸੈ ਪ੍ਰਾਪਿਤ ਹੋਏ ਤਿਸੈ ਹੀ ਪਾਵਣੇ ਹਰ ਹਾ ਹਉ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ ਵੈਦਾ ਸੰਦਾ ਸੰਗ ਇਕੱਠਾ ਹੋਇਆ ਔਖ ਧਿਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਨਾ ਕਰਮ ਸੋ ਕਰਮ ਹੋਏ ਪਸਰਿਆ ਹਾ ਦੂਖ ਰੋਗ ਸਭ ਪਾਪ ਤਨ ਤੇ ਖਿਸਰਿਆ ਚੌ ਬੋਲੇ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਤੀ ਸਾਠ ਰਾਵਣ ਹੁਤੇ ਸੋ ਰੰਗ ਨਹਿ ਜਿਨ ਸਿਰ ਦੀਨੇ ਕਾਟੇ ਪ੍ਰੀਤ ਪ੍ਰੇਮ ਤਨ ਖਚ ਰਿਆ ਬੀਚ ਨਰਾਈ ਹੋਤ ਚਰਨ ਕਮਲ ਮਨ ਬੇਧਿਓ ਬੂਝਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਨ ਨਵਖੰਡ ਬਸੁਦਾ ਭਰਮ ਮੂਸਨ ਪ੍ਰੇਮ ਪਰਮ ਕੈ ਗਨੋ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਵਿਧੇ ਬਾਂਧੇ ਕਮਲ ਮਹਿ ਪਵਰ ਰਹੀ ਲਵਟਾਇ ਜਪ ਤਪ ਸੰਜਮ ਹਰਖ ਸੁਖ ਮਾਨ ਮਹਤਾਰ ਗਰਬ ਮੂਸਨ ਨਿਮਖਕ ਪ੍ਰੇਮ ਪਾਰੇ ਵਾਰ ਵਾਰ ਦੇਉ ਸਰਬ ਮੂਸਨ ਮਰਮ ਨਾ ਜਾਣੀ ਮਰਤ ਹਿਰਤ ਸੰਸਾਰ ਪ੍ਰੇਮ ਪ੍ਰਮ ਨ ਬੇਧਿਓ ਉਰਜਿਓ ਮਿਥ ਵਿਵਹਾਰ ਕਬ ਦਬ ਜਬ ਜਾਰੀਐ ਬਿਸਰਤ ਪ੍ਰੇਮ ਬਿਹਾਲ ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨ ਨ ਹੋ ਜਾਏ ਲਖ ਘਾਟੀ ਉਚੋ ਘਨੋ ਚੰਚਲ ਚੀਤ ਬਿਹਾਲ ਨੀਚ ਕੀਤ ਨੇ ਮ੍ਰਿਤ ਕਨੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤਚਾਰ ਮੂਸਨ ਮਗਨ ਮਰਮ ਸਿਓ ਖੰਡ ਖੰਡ ਕਰਿਹਾਰ ਮਗਨ ਪਇਓ ਪ੍ਰੇ ਪ੍ਰੇਮ ਸਿਓ ਸੂਦ ਨ ਸਿਮਰਤ ਅੰਗ ਪ੍ਰਗਟ ਪਇਓ ਸਭ ਲੋਭ ਮਹਿ ਨਾਨਕ ਅਦਮ ਪਤੰਗ ਸ਼ਲੋਕ ਭਗਤ ਕਬੀਰ ਜੀਓ ਕੇ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ RAM ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ ਕਬੀਰ ਮੇਰੀ ਜਾਤ ਕਉ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕਉ ਜਿਹ ਜਪਿਓ ਸਿਰ ਦਿਨਹਾਰ ਕਬੀਰ ਡਗਮ ਕਿਆ ਕਰਹਿ ਕਹਾ ਡੁਲਾਵਹਿ ਜੀਓ ਸਰਬ ਸੂਖ ਕੋ ਨਾਇਕੋ RAM ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੀਸੈ ਦਾਦੇ ਕਾਨ ਜੋ ਜਿਨ ਮਨ ਨਾਹੀ ਨਾਉ ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ ਨਿਰਭੈ ਹੋਏ ਕਹਿ ਗੁੰਡ ਰਵੈ ਜਤ ਪੀਖੋ ਤਦ ਸੋਏ ਕਬੀਰ ਜਾ ਦਿਨ ਹਉ ਮੁਆ ਪਾਛੈ ਭਇਆ ਆਨੰਦ ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਵਿੰਦ ਕਬੀਰ ਸਭ ਤੇ ਹਮ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝੈ ਭੈ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ ਕਬੀਰ ਸੋਈ ਮਾਰਿਐ ਜਿਹ ਮੂਐ ਸੁਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨਾ ਮਾਨੈ ਕੋਏ ਕਬੀਰ ਰਾਤੀ ਹੋਵੇ ਕਾਰਿਆ ਕਾਰੇ ਉਭੇ ਜੰਤ ਲੈ ਫਾਏ ਉਠ ਤਾਪ ਤੇ ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਢਾਕ ਪਲਾਸ ਹੋਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਂਸ ਵਡਾਈ ਬੂਢਿਆਇਓ ਮਤ ਡੂਬੋ ਕੋਏ ਚੰਦਨ ਕੈ ਨਿਕਟੇ ਵਸੈ ਬਾਸ ਸੁਗੰਧ ਨ ਹੋਏ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣਾ ਹਾਥ ਕਬੀਰ ਜਹ ਜਹ ਹੋ ਫਿਰਿਓ ਕੌਤਕ ਠਾਉ ਠਾਏ ਇਕ ਰਾਮ ਸਨੇਹੀ ਬਾਹਰਾ ਉਜਰ ਮੇਰਾ ਭਾਏ ਕਬੀਰ ਸੰਤਨ ਕੀ ਝੁੰਗੀ ਆਪਲੀ ਭਟ ਕੋ ਸੱਤੀ ਗਾਓ ਆਗ ਲਗੋ ਤਿਹ ਧੌਲ ਹਰ ਜਿਹ ਨਾਹੀ ਹਰ ਕੋ ਨਾਉ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਗਤ ਬਾਪਰੇ ਜੋ ਹਟੈ ਹਾਟ ਵਿਕਾਇ ਕਬੀਰ ਸਾਗਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਣੀ ਪਵਨ ਚਕੋਲਣ ਹਾਰ ਸੰਤੋ ਮਾਖਨ ਖਾਇਆ ਛਾਛ ਪੀਐ ਸੰਸਾਰ ਕਬੀਰ ਮਾਇਆ ਡੋਲਣੀ ਪਵਨ ਵਹੈ ਅਵਤਾਰ ਜਿਨ ਬਿਲੋਇਆ ਤਿਨ ਖਾਇਆ ਅਵਰ ਬਿਲੋਵਨ ਹਾਰ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ ਏਕ ਕਬੀਰਾ ਨਾਮ ਸੈ ਜਿਨ ਕੀਨੀ ਬਾਰਾ ਬਾਟ ਕਬੀਰ ਸੂਖ ਨਾ ਇਹ ਜੁਗ ਕਰਹਿ ਜੋ ਬਹੁਤ ਐ ਮੀਤ ਜੋ ਚਿਤ ਰਾਖੈ ਏਕ ਸੋ ਤੇ ਸੁਖ ਪਾਵੈ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ RAM ਪਦਾਰਥ ਪਾਇ ਕੈ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਕੂ ਨਹੀਂ ਗਾਕ ਨਹੀਂ ਮੋਲ ਕਬੀਰ ਤਾਸਿਓ ਪ੍ਰੀਤ ਕਰ ਜਾ ਕੋ ਠਾਕੁਰ RAM ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ਕਬੀਰ ਪ੍ਰੀਤ ਇਕ ਸਿਓ ਕੀਏ ਆਨ ਦੁਬਧਾ ਜਾਏ ਭਾਵੈ ਲਾਂਬੇ ਕੇਸ ਕਰ ਭਾਵੈ ਘਰਿ ਮੁਡਾਏ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹਉ ਬਲਿਹਾਰੀ ਤਿਨ ਕਉ ਪੈਸ ਜੋ ਨੀਕਸ ਜਾਹੇ ਕਬੀਰ ਇਹੋ ਤਨ ਜਾਏਗਾ ਸਕਹ ਦਲਿਓ ਬਹੋਰੇ ਨਾਗੇ ਪਾਵੋ ਤੇਜ ਗਏ ਜਿਨ ਕੇ ਲਾ ਕਰੋਰਿ ਕਬੀਰ ਇਹੋ ਤਨ ਜਾਏਗਾ ਕਵਨੈ ਮਾਰਗ ਲਾਏ ਕੈ ਸੰਗਤ ਕਰ ਸਾਧ ਕੀ ਕੈ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੁਆ ਮਰ ਭੀ ਨ ਜਾਣਿਆ ਕੋਏ ਐਸੇ ਮਰਨੇ ਜੋ ਮਰੈ ਬਹੁ ਨ ਮਰਨਾ ਹੋਏ ਕਬੀਰ ਮਾਨਸ ਦਰਬ ਦੁਲਾਂ ਬਖਾਇ ਹੋਏ ਨਾ ਬਾਰੈ ਬਾਰ ਜੋ ਬਾਨ ਫਲ ਪਾਕੇ ਹੋਏ ਗਿਰਹਿ ਬਹੁਰ ਨਾ ਲਾਗਹਿ ਡਾਰ ਕਬੀਰਾ ਤੁਹੀ ਕਬੀਰ ਤੂ ਤੇਰੋ ਨਾਉ ਕਬੀਰ RAM ਰਤਨ ਤਬ ਪਾਈਐ ਜੋ ਪਹਿਲੇ ਤਜਹਿ ਸਰੀਰ ਕਬੀਰ ਚੰਖ ਨਾ ਚੰਖਿਐ ਤੂੰ ਰੋ ਕਹਿਓ ਨ ਹੋਏ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਾਕੈ ਕੋਏ ਕਬੀਰ ਕਸੌਟੀ ਧਾਮ ਕੀ ਝੂਠਾ ਟਿਕੈ ਨਾ ਕੋਏ RAM ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਕਬੀਰ ਉਜਲ ਪਹਿਰੇ ਕਾਪਰੇ ਭਾਣ ਸੁਪਾਰੀ ਖਾਹੇ ਏਕ ਸਾਰ ਕੇ ਨਾਮ ਬਿਨ ਬਾਧੇ ਜਾਂਪੁਰ ਜਾਹੇ ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ ਕਬੀਰ ਹਾੜ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸ ਇਹੋ ਜਗ ਜਰਤਾ ਦੇਖ ਕੈ ਭਇਓ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾੜ ਹੈਵਰ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ ਕਬੀਰ ਗਰਬ ਨਾ ਕੀਜੀਐ ਊਚਾ ਦੇਖ ਆਵਾਸ ਆਜ ਕਾਲ ਪੋਇ ਲੇਟਣਾ ਉਪਰ ਜਾਮੈ ਘਾਸ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ ਅਜੋ ਸੋਨਾ ਸਮੁੰਦਰ ਮਹਿ ਕਿਆ ਜਾਣੋ ਕਿਆ ਹੋਏ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੋ ਰੰਗ ਆਜ ਕਾਲ ਤਜ ਜਾ ਹੋਗੇ ਜਿਉ ਕਾਂਚਰੀ ਭੁਯੰਗ ਕਬੀਰ ਲੂਟਣਾ ਹੈ ਤਾ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੈ ਹੋਗੇ ਪ੍ਰਾਣ ਜਾਹੇਗੇ ਛੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣਾ ਘਰ ਲਾਵੇ ਆਗੇ ਪਾਂਚੋ ਲੜਕਾ ਜਾਰ ਕਹਿ ਰਹਿ RAM ਲਿਵ ਲਾਗੇ ਕੋ ਹੈ ਲੜਕਾ ਵੇਚੀ ਲੜਕੀ ਵੇਚੈ ਕੋਏ ਸਾਝਾ ਕਰੈ ਕਬੀਰ ਸਿਓ ਹਰ ਸੰਗ ਬਨਜ ਕਰੇ ਕਬੀਰ ਇਹ ਚੇਤਾਵਨੀ ਮਤ ਸਾਸਾ ਰਹਿ ਜਾਏ ਪਾਛੈ ਭੋਗ ਜੋ ਭੋਗ ਤਿਨ ਕੋ ਗੁੜ ਲੈ ਖਾਏ ਕਬੀਰ ਮੈਂ ਜਾਣਿਓ ਪੜ ਬੋਪਲੋ ਪੜ ਬੇਸਿਓ ਭਲ ਜੋਗ ਭਗਤ ਨਾ ਛਾਡੋ RAM ਕੀ ਭਾਵੈ ਨਿੰਦੋ ਲੋਗ ਕਬੀਰ ਲੋਕ ਕੇ ਨਿੰਦਾ ਬਪੁੜਾ ਜਿਹ ਮਨ ਨਾਹੀ ਗਿਆਨ RAM ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਬੀਰ ਪਰਦੇਸੀ ਕੈ ਘਾਗਰਾ ਚਹੁ ਦਿਸ ਲਾਗੀ ਆਗੇ ਖਿੰਥਾ ਜਲ ਕੋਇਲਾ ਪਈ ਤਾਗੇ ਆਂਚ ਨਾ ਲਾਗ ਕਬੀਰ ਖਿੰਥਾ ਜਲ ਕੋਇਲਾ ਪਈ ਖਾਪਰ ਫੂਟ ਮਫੂਟ ਜੋਗੀ ਬਪੜਾ ਖੇਲਿਓ ਆਸਣ ਰਹੀ ਵਿਭੂਤ ਕਬੀਰ ਥੋਰੇ ਜਲ ਵਾਸਲੀ ਝੀਵਰ ਮੇਲਿਓ ਜਾਲ ਇਹ ਰਹਿ ਨਾ ਛੂਟ ਸਹਿ ਫੇਰ ਕਰ ਸਮੁੰਦ ਸੰਭਾਲ ਕਬੀਰ ਸਮੁੰਦ ਨਾ ਛੋੜੀਐ ਜੋ ਅਤਿ ਖਾਰੋ ਹੋਏ ਪੋਖਰ ਪੋਖਰ ਢੂਟਤੇ ਭਲੋ ਨਾ ਕਹਿ ਹੈ ਕੋਏ ਕਬੀਰ ਨਿਗੁਸਾਏ ਬਹਿ ਗਏ ਥਾਂਗੀ ਨਾਹੀ ਕੋਏ ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ ਕਬੀਰ ਬੈਸਨੋ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਏ ਉਹ ਨਿਤ ਸੁਨੈ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਏ ਕਬੀਰ ਹਰਨਾ ਦੂਬਲਾ ਇਹੋ ਹਰੀਆਰਾ ਤਾਲ ਲਾਖ ਅਹੇਰੀ ਏਕ ਜੀਓ ਕੇਤਾ ਬੰਚੋ ਕਾਲ ਕਬੀਰ ਗੰਗਾ ਤੀਰ ਜੋ ਕਰ ਕਰ ਹੈ ਪੀਵਹਿ ਨਿਰਮਲ ਨੀਰ ਬੇਨ ਹਰਿ ਭਗਤ ਨਾਮ ਮੁਕਤ ਹੋਏ ਇਉ ਕਹਿ ਰਮੇ ਕਬੀਰ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ਕਬੀਰ ਹਰਦੀ ਪੀਰੀ ਚੂਨਾ ਊਜਲ ਭਾਏ RAM ਸਨੇਹੀ ਤਉ ਮਿਲੈ ਦੋਨੋ ਵਰਨ ਗਵਾਏ ਕਬੀਰ ਹਰਦੀ ਪੀ ਰਤਨ ਹਰੈ ਚੂਨ ਚਿਹਨ ਨ ਰਹਾਏ ਬਲਿਹਾਰੀ ਇਹ ਪ੍ਰੀਤ ਕੋ ਜਿਹ ਜਾਤ ਬਰਨ ਕੁਲ ਜਾਏ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ ਮਨ ਤਉ ਮੈਗਲ ਹੋਏ ਰਹੋ ਨਿਕਸੋ ਕਿਉ ਕਹਿ ਜਾਏ ਕਬੀਰ ਐਸਾ ਸਤਗੁਰ ਦੇਵ ਲੈ ਤੁਠਾ ਕਰੇ ਪਸਾਉ ਮੁਕਤ ਦੁਆਰਾ ਮੋਕਲਾ ਸਾਜੇ ਆਵੋ ਜਾਓ ਕਬੀਰ ਨਾਮ ਓਹੇ ਛਾਣ ਨਾ ਛਾਪਰੀ ਨਾਮ ਓਹੇ ਘਰ ਨਹੀਂ ਗਾਓ ਮਤ ਹਰੀ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾਓ ਕਬੀਰ ਮੋਹਿ ਮਰਨੇ ਕਾ ਚਾਹੋ ਹੈ ਮਰੋ ਤਾਂ ਹਰਿ ਕੈ ਦਵਾਰ ਮਤ ਹਰਿ ਪੁੱਛੈ ਕੌਣ ਹੈ ਪਰਾ ਹਮਾਰਾ ਬਾਰ ਕਬੀਰ ਨਾ ਹਮ ਕੀਆ ਨਾ ਕਰਹਿਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਕਬੀਰ ਸੁਭਨੈ ਹੋ ਵੜਾਏ ਕੈ ਜਿਹ ਮੁਖ ਨਿਕਸੈ ਰਾਮ ਤਾਕੇ ਪਗ ਕੀ ਪਾਰਹੀ ਮੇਰੇ ਤਨ ਕੋ ਜਾਮ ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਓ ਚਾਰ ਦਿਵਸ ਕੇ ਪਾਹਨੇ ਬੜ ਬੜ ਰੂੰਧੈ ਠਾਉ ਕਬੀਰ ਮਹਿਦੀ ਘਰ ਘਾਲਿਆ ਆਪ ਵੀ ਸਾਇ ਪੀ ਸਾਇ ਤੈ ਸਹ ਬਾਤ ਨਾ ਪੂਛੀਐ ਕਭੋ ਨਾ ਲਾਈ ਪਾਇ ਕਬੀਰ ਜਿਹ ਦਰ ਆਪਤ ਜਾਤੇ ਹੋ ਹਟਕੈ ਨਾਹੀ ਕੋਇ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਕਬੀਰ ਡੂਬਾ ਥਾਪੈ ਉਬਰਿਓ ਗੁਣ ਕੀ ਲਹਰ ਝਬਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਫਰਕੇ ਫਰਕ ਕਬੀਰ ਪਾਪੀ ਭਗਤ ਨਾ ਭਾਵੀ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰਖਰੈ ਜਾ ਬਿਗੰਧ ਤਹ ਜਾਏ ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਏਕ ਕਬੀਰਾ ਨਾਮ ਮੂਆ ਜਿਹ ਨਾਹੀ ਰੋਮਨਹਾਰ ਕਬੀਰ RAM ਨਾ ਧਿਆਇਓ ਮੋਟੀ ਲਾਗੀ ਖੋਰੇ ਕਾਇਆ ਹਾਂਡੀ ਕਾਠ ਕੀ ਨਾ ਉਹ ਚਰਹਿ ਬਹੋਰੇ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿਧੌਰਾ ਲੀਨ ਕਬੀਰ ਰਸ ਕੋ ਗਾਂਡੋ ਚੂਸੀਐ ਗੁਣ ਕੋ ਮਰਿਆ ਰੋਏ ਆਪ ਗੁਨਿਆਰੇ ਮਾਨਸੈ ਭਲੋ ਨ ਕਹਿ ਕੋਏ ਕਬੀਰ ਗਾਗਰ ਜਲ ਪਰੀ ਆਜ ਕਾਲ ਜੈ ਹੈ ਫੂਟ ਗੁਰ ਜੋ ਨ ਹੈ ਆਪਨੋ ਅਧਮਾਜ ਲੀਜੈ ਘੇ ਲੂਟੇ ਕਬੀਰ ਕੂਕਰ RAM ਕੋ ਮੁਤਿਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜਾ ਖਿੰਚੈ ਤਹ ਜਾਓ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਏ ਹਿਰਦੈ RAM ਨਾ ਚੇਤ ਹੀ ਇਹ ਜਪਨੀ ਕਿਆ ਹੋਏ ਕਬੀਰ ਬਿਰੋ ਭੁਯੰਗਮ ਮਨ ਬਸੈ ਮੰਤ ਨਾ ਮਾਨੈ ਕੋਏ RAM ਬਿਯੋਗੀ ਨਾ ਜੀਐ ਜੀਐ ਤਾ ਬੋਰਾ ਹੋਏ ਕਬੀਰ ਪਾਰਸ ਚੰਦਨੈ ਤਿਨ ਹੈ ਏਕ ਸੁਗੰਧ ਤਿਹ ਮਿਲ ਤਿਉ ਊਤਮ ਪਏ ਲੋਹ ਕਾਠ ਨਿਰਗੰਧ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ ਕਬੀਰ ਬੈਦ ਕਹੈ ਹੋਈ ਭਲਾ दारू ਮੇਰਾ ਵਸ ਇਹ ਤੋ ਬਸ ਗੋਪਾਲ ਕੀ ਜਬ ਭਾਵੈ ਲੇ ਖਾਸੇ ਕਬੀਰ ਨੌਬਤ ਆਪਣੀ ਦਿਨ ਦਸ ਲਿਹੋ ਵਜਾਏ ਨਦੀ ਨਾਵ ਸੰਜੋਗ ਦਿਓ ਬਹੁਰ ਨਾ ਮਿਲ ਹੈ ਆਏ ਕਬੀਰ ਸਾਥ ਸਮੁੰਦਾ ਮਸ ਕਰੋ ਕਲਮ ਕਰੋ ਬਨ ਰਾਏ ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨ ਜਾਏ ਕਬੀਰ ਜਾਤ ਜੁਲਾਹਾ ਕਿਆ ਕਰੈ ਹਿਰਦਾ ਬਸੇ ਗੋਪਾਲ ਕਬੀਰ ਰਮਈਆ ਕੰਠ ਮਿਲ ਚੂਕਾ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪਾਂਚੋ ਲੜਕੇ ਮਾਰ ਕੈ ਰਹਿ ਰਾਮ ਲਿਓ ਲਾਏ ਕਬੀਰ ਐਸਾ ਕੋ ਨਹੀਂ ਇਹੋ ਤਨ ਦੇਵੈ ਫੂਕੇ ਅੰਧਾ ਲੋਗ ਨਾ ਜਾਣੀ ਰਹੋ ਕਬੀਰਾ ਕੂਕੇ ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨ ਹੋ ਵੀਰ ਮਸਾਨ ਲੋਕ ਸਵਾਇਆ ਚਲ ਗਇਓ ਹਮ ਤੁਮ ਕਾਮ ਨਿਦਾਨ ਕਬੀਰ ਮਨ ਪੰਖੀ ਭਇਓ ਉਡ ਉਡ ਦਹ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੌਰ ਸੋਈ ਫਿਰ ਕੈ ਤੂ ਪਿਆ ਜਾ ਕੋ ਕਹਤਾ ਔਰ ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਗੜ ਜੋ ਬੇਰ ਉਹ ਝੂਲੈ ਉਹ ਚੀਰੀਐ ਸਾਖਤ ਸੰਗ ਨਾ ਹੇਰ ਕਬੀਰ ਭਾਰ ਪਰਾਈ ਸਿਰ ਚਰੈ ਚੱਲਿਓ ਚਾਹੈ ਬਾਟ ਆਪਣੇ ਭਾਰ ਹੈ ਨਾ ਡਰਾਇ ਆਗੈ ਓ ਘਟ ਘਾਟ ਕਬੀਰ ਬਣ ਕੀ ਦਾਦੀ ਲਾਕਰੀ ਠਾਢੀ ਕਰੈ ਪੁਕਾਰ ਮਤ ਬਸ ਪਰੋ ਲੁਹਾਰ ਕੇ ਚਾਰੈ ਦੂਜੀ ਵਾਰ ਕਬੀਰ ਏਕ ਮਰੰਤੇ ਦੋਏ ਮੂਏ ਦੋਏ ਮਰੰਤਾ ਚਾਰ ਚਾਰ ਮਰੰਤਾ ਛਹ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂ ਨਾ ਪਾਇਆ ਠੌਰ ਜਿਨ ਹਰ ਕਾ ਨਾਮ ਨਾ ਚੇਤਿਓ ਕਹਾ ਭੁਲਾਨੇ ਔਰ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹੁ ਸਾਗਤ ਸੰਗ ਨ ਕੀਜੀਐ ਜਾਤੇ ਹੋਏ ਬਿਨਾਹੁ ਕਬੀਰ ਜਗ ਮਹਿ ਚੇਤਿਓ ਜਾਣ ਕੈ ਜਗ ਮਹਿ ਰਿਓ ਸਮਾਏ ਜਿਨ ਹਰ ਕਾ ਨਾਮ ਨਾ ਚੇਤਿਓ ਬਾਦਹ ਜਨਮੇ ਆਏ ਕਬੀਰ ਆਸਾ ਕਰੀਐ RAM ਕੀ ਅਵਰੈ ਆਸ ਨਿਰਾਸ ਨਰਕ ਪਰਹਿ ਤੇ ਮਾਨੀ ਜੋ ਹਰਿ ਨਾਮ ਉਦਾਸ ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕਿਓ ਨਾ ਮੀਤ ਚਾਲੇ ਥੇ ਹਰ ਮਿਲਨ ਕਉ ਬੀਚੈ ਅਟਕਿਓ ਚੀਤ ਕਬੀਰ ਕਾਰਨ ਬਪਰਾ ਕਿਆ ਕਰੈ ਜੋ ਰਾਮ ਨ ਕਰੈ ਸਹਾਇ ਜਿਹ ਜੇ ਡਾਲੀ ਭਗਤ ਰੋ ਸੋਈ ਮੁਰ ਮੁਰ ਜਾਏ ਕਬੀਰ ਅਵਰਹਾ ਕਉ ਉਪਦੇਸ਼ ਤੇ ਮੁਖ ਮੈਂ ਭਰਿਖੈ ਰੇਤ ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹੋ ਜੋ ਕੀ ਭੂਸੀ ਖਾਓ ਹਾਰ ਸੋ ਹੋਏ ਹੈ ਸਾਖ ਦੇ ਸੰਗ ਨਾ ਜਾਓ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ ਕਾਰੀ ਕਾਂਬਰੀ ਧੋਏ ਹੋਏ ਨ ਸੇਤ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡਿਆ ਜਾਏ ਕਬੀਰ RAM ਨਾ ਛੋਡਿਆ ਤਾਨ ਧਨ ਜਾਏ ਤਾ ਜਾਓ ਚਰਨ ਕਮਲ ਚ ਵਿਧਿਆ RAM ਹੈ ਨਾਮ ਸਮਾਉ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਵਤਾਰ ਜੰਤ ਵਿਚਾਰਾ ਕਿਆ ਕਰੈ ਚੱਲੇ ਬਜਾਵਨ ਹਾਰ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨ ਜਾਏ ਆਪ ਡੁੱਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਏ ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ ਪ੍ਰਗਟ ਪੈ ਨਿਦਾਨ ਸਭ ਜਬ ਪੁੱਛੇ ਧਰਮ ਰਾਏ ਕਬੀਰ ਹਰ ਕਾ ਸੁਨ ਛਾੜ ਕੈ ਪਾਲਿਓ ਬਹੁਤ ਕੁਟੰਬ ਧੰਦਾ ਕਰਤਾ ਰਹਿ ਗਿਆ ਭਾਈ ਰਹਿ ਨਾ ਬੰਧ ਕਬੀਰ ਹਰ ਕਾ ਸਿਮਰਨ ਛਾੜ ਕੈ ਰਾਤ ਜਗਾਵਨ ਜਾਏ ਸਰਪਨੀ ਹੋਏ ਕੈ ਔਤਰੈ ਜਾਏ ਆਪਣੇ ਖਾਏ ਕਬੀਰ ਹਰ ਕਾ ਸਿਮਰਨ ਛਾੜ ਕੈ ਅਹੋਈ ਰਾਖੈ ਨਾਰੇ ਗਦਹੀ ਹੋਏ ਕੈ ਔਤਰੈ ਭਾਰ ਸਹਿ ਮਨ ਚਾਰਿ ਕਬੀਰ ਚਤੁਰਾਈ ਅਤਕਨੀ ਹਰ ਜਪ ਹਿਰਦੈ ਮਾਹੇ ਸੂਰੀ ਉਪਰ ਖੇਲਣਾ ਗਿਰੈ ਤਾ ਠਾਹਰ ਨਾਹੇ ਕਬੀਰ ਸੋਈ ਮੁਖ ਤਨ ਹੈ ਜਾ ਮੁਖ ਕਹੀਐ RAM ਦੇਹੀ ਕਿਸ ਕੀ ਬਾਪੁਰੀ ਪਵਿੱਤਰ ਹੋਏ ਗੋ ਗ੍ਰਾਮ ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸ ਜਿਹ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ ਕਬੀਰ ਹੈ ਗਏ ਬਾਹਨ ਸਗਨ ਘਨ ਲਾਖ ਤੱਜਾ ਫਰਾਹੇ ਇਆ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਹੇ ਕਬੀਰ ਸਭ ਜਗ ਹੋ ਫਿਰਿਓ ਮਾਂਦਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਏ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ ਜੋਤ ਬਿਨਾ ਜਗਦੀਸ਼ ਕੀ ਜਗਤੋ ਲੰਘੇ ਜਾਏ ਬੂਡਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ ਹਰਿ ਕਾ ਸਿਮਰਨ ਛਾੜ ਕੈ ਘਰ ਲੈ ਆਇਆ ਮਾਲ ਕਬੀਰ ਸਾਧੂ ਕੋ ਮਿਲਨੇ ਜਾਈਐ ਸਾਥ ਨਾ ਲੀਜੈ ਕੋਇ ਪਾਛੈ ਪਾਉ ਨਾ ਦੀਜੀਐ ਆਗੈ ਹੋਏ ਸੋ ਹੋਏ ਕਬੀਰ ਜਗ ਬਾਦਿਓ ਜਿਹ ਜੇਵਰੀ ਤਿਹ ਮਤ ਬੰਧੋ ਕਬੀਰ ਜਹਿ ਆਟਾ ਲੋਣ ਜੋ ਸੂਣ ਸਮਾਨ ਸਰੀਰ ਕਬੀਰ ਹੰਸ ਜੋ ਤਨ ਗਾਡਿਓ ਸੋਝਾਈ ਸੈਨਾਹ ਅਜੂ ਜਿਉ ਨਾ ਛੋੜੀ ਰੰਕਾਈ ਨੈਨਾਹ ਕਬੀਰ ਨੈ ਨਿਹਾਰੋ ਤੁਝ ਕੋ ਸ਼ਰਵਣ ਸੁਨੋ ਤੋ ਨਾਉ ਬੈਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਧ ਠਾਓ ਕਬੀਰ ਸੁਰਗ ਨਰਕ ਦੇ ਮੈ ਰਹਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰਵਾਦ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ ਕਹਿ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਕਬੀਰ ਦੇਖ ਕੈ ਕਹਿ ਕਹੋ ਕਹੇ ਨਾ ਕੋਪਤੀ ਆਏ ਹਰ ਜੈਸਾ ਤੈਸਾ ਉਹੀ ਰਹੋ ਹਰਿ ਗੁਣ ਗਾਏ ਕਬੀਰ ਚੁਗੈ ਚਿਤਾਰੇ ਭੀ ਚੁਗੈ ਚੁਗ ਚੁਗ ਚਿਤਾਰੇ ਜੈਸੇ ਬਚਰਾ ਕੂੰਜ ਮਨ ਮਾਇਆ ਮਮਤਾਰੇ ਕਬੀਰ ਅੰਬਰ ਘਨ ਹਰ ਛਾਇਆ ਬਰਖ ਪਰੇ ਸਰਤਾਲ ਚਾਤ੍ਰਿਕ ਜੋ ਤਰਸਤ ਰਹੈ ਤਿਨ ਕੋ ਕੌਣ ਹਵਾਲ ਕਬੀਰ ਚੱਕੀ ਜੋ ਨਿਸ ਵਿਛਰੈ ਆਏ ਮਿਲੈ ਪ੍ਰਭਾਤ ਜੋ ਨਰ ਬਿਛਰੇ RAM ਸਿਉ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾ ਹਿਰ ਬਿਛੋਰਿਆ ਰਹੋ ਰੇ ਸੰਖ ਮਝੂਰੇ ਦੇਵਲ ਦੇਵਲ ਤਾਹੜੀ ਦੇਸੈ ਉਗਵਤ ਸੂਰ ਕਬੀਰ ਸੂਤਾ ਕਿਆ ਕਰੈ ਜਾਗ ਰੋਇ ਪੈ ਦੁਖ ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ਕਬੀਰ ਸੂਤਾ ਕਿਆ ਕਰੈ ਉੱਠ ਕੇ ਨਾ ਜਪੈ ਮੁਰਾਰੇ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾਰਿ ਕਬੀਰ ਸੂਤਾ ਕਿਆ ਕਰੈ ਬੈਠਾ ਰਹੋ ਅਰ ਜਾਗ ਜਾ ਕੇ ਸੰਗ ਤੇ ਵਿਚਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਉ ਪੇਖਤੀ ਪੁੰਨੀਤ ਹੋਏ ਭੇਟ ਜਪੀਐ ਨਾਉ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਰਹਿ ਜਾਈਐ ਭਾਗੇ ਵਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦਵਾਰ ਤੇ ਅਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਪਇਓ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਣਹਾਰ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਇ ਪਹੂਚੈ ਖਸਮ ਕੋ ਜੋ ਬੀਜ ਨਾ ਖਾਹੀ ਕਾਮ ਕਬੀਰ ਠਾਕੁਰ ਪੂਜੈ ਮੋਲ ਲੇ ਮਨ ਹਟ ਤੀਰਥ ਜਾਹੇ ਦੇਖਾ ਦੇਖੀ ਸਵਾਂਗ ਤਾਰੇ ਭੂਲੇ ਪਟਕਾ ਖਾਏ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰੂ ਇਸ ਪ੍ਰਵਾਸੇ ਜੋ ਰਹੇ ਬੂਡੇ ਕਾਲੀ ਧਾਰਨ ਕਬੀਰ ਕਾਗਦ ਕੀ ਓਬਰੀ ਮਸਕੇ ਕਰਮ ਕਪਾਟ ਪਾਹਨ ਬੋਰੀ ਪ੍ਰਥਮੀ ਪੰਡਿਤ ਪਾੜੀ ਬਾਟ ਕਬੀਰ ਕਾਲ ਕਰੰਤਾ ਅਵਹਿ ਕਾਰੋ ਅਵ ਕਰਤਾ ਸੋ ਇਤਾਲ ਪਾਛੈ ਕਛੂ ਨ ਹੋਏਗਾ ਜੋ ਸਿਰ ਪਰ ਆਵੇ ਕਾਲ ਕਬੀਰ ਐਸਾ ਜੰਤ ਇੱਕ ਦੇਖਿਆ ਜੈਸੀ ਧੋਈ ਲਾਖ ਦੀਸਾ ਚੰਚਲ ਬਹੁ ਗੁਨਾ ਮਤ ਹੀਨਾ ਨਾ ਪਾਕ ਕਬੀਰ ਮੇਰੀ ਬੁੱਧ ਕਉ ਜਮ ਨ ਕਰੈ ਤਿਸਕਾਰ ਜਿਨ ਇਹੋ ਜਮੁਆ ਸਿਰਜਿਆ ਸੋ ਜਪਿਆ ਪਰ ਵਿਦਗਾਰ ਕਬੀਰ ਕਸਤੂਰੀ ਭਇਆ ਭਵਰ ਭਏ ਸਭ ਦਾਸ ਜਿਉ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ ਕਬੀਰ ਗਾਹਗਜ ਪਰਿਉ ਕੁਟੰਬ ਕੈ ਕਾਂਠੈ ਰਹਿ ਗਿਓ ਰਾਮ ਆਏ ਪਰੇ ਧਰਮ ਰਾਏ ਕੇ ਬੀਚੈ ਤੂੰ ਮਾ ਧਾਮ ਕਬੀਰ ਸਾਖਤ ਤੇ ਸੂਕਰ ਭਲਾ ਰਾਖਾ ਆਛਾਗਾ ਉਹ ਸਾਖਤ ਬਪਰਾ ਮਰ ਗਿਆ ਕੋਈ ਨਾ ਲਹਿ ਨਾਮ ਕਬੀਰ ਕੌਡੀ ਕੌਡੀ ਜੋਰ ਕਹਿ ਜੋਰੇ ਲਾ ਕਰੋਰੇ ਚਲਤੀ ਵਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰੇ ਕਬੀਰ ਬੈਸਨੋ ਹੁਆ ਤਾਂ ਕਿਆ ਪਿਆ ਮਾਲਾ ਮੇਲੀ ਚਾਰੇ ਬਾਹਰ ਕੰਚਨ ਬਾਹਰ ਖਾ ਭੀਤਰ ਭਰੀ ਪੰਗਾਲ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ ਕਬੀਰ ਲੋੜਾ ਹੁਆ ਤਾਂ ਕਿਆ ਪਿਆ ਪੰਥੀ ਕਉ ਦੁਖ ਦੇ ਐਸਾ ਤੇਰਾ ਦਾਸ ਹੈ ਜੋ ਧਰਨੀ ਮਹਿ ਖੇ ਕਬੀਰ ਖੇ ਹੁਈ ਤੋ ਕਿਆ ਪਿਆ ਜੋ ਉੱਡ ਲਾਗੈ ਅੰਗ ਹਰ ਦਿਨ ਐਸਾ ਚਾਹੀਐ ਜੋ ਪਾਣੀ ਸਰਬੰਗ ਕਬੀਰ ਪਾਣੀ ਹੁਆ ਤਾਂ ਕਿਆ ਪਿਆ ਸੀਰਾ ਤਾਤਾ ਹੋਏ ਹਰ ਦਿਨ ਐਸਾ ਚਾਹੀਐ ਜੈਸਾ ਹਰ ਹੀ ਹੋਏ ਊਚ ਭਵਨ ਕਨ ਕਾਮਨੀ ਸਿਖਰ ਤੱਜਾ ਫਹਰਾਏ ਤਾਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾਏ ਕਬੀਰ ਪਾਟਣ ਤੇ ਊਜਰ ਭਲਾ ਰਾਮ ਭਗਤ ਜੇਠਾਏ ਰਾਮ ਸਦੇਹੀ ਬਾਹਰਾ ਜੰਪੁਰ ਮੇਰੇ ਭਾਏ ਕਬੀਰ ਗੰਗ ਜਮਨ ਕੇ ਅੰਤਰੇ ਸਾਹ ਸੁਨ ਕੇ ਘਾਟ ਤਾ ਕਬੀਰ ਹੈ ਮਟ ਕੀਆ ਖੋਜ ਮੂਨ ਜਨ ਬਾਟ ਕਬੀਰ ਜੈਸੀ ਉਪਜੀ ਪੇਟ ਤੇ ਜੋ ਤੈਸੀ ਨਿਵਹਿ ਓੜੇ ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਰਤਨ ਕਰੋੜਿ ਕਬੀਰਾ ਏਕ ਅਚੰਭੋ ਦੇਖਿਓ ਹੀਰਾ ਹਾਟ ਟਿਕਾਏ ਬਨਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ ਕਬੀਰਾ ਜਹ ਗਿਆਨ ਤਾ ਧਰਮ ਹੈ ਜਹ ਝੂਠ ਤਾ ਪਾਪ ਜਹ ਲੋਭ ਤਾ ਕਾਲ ਹੈ ਜਹ ਖਿਮਾ ਤਾ ਆਪ ਕਬੀਰ ਮਾਇਆ ਤਜੀਤਾ ਕਿਆ ਪਿਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮੋਨਵਰ ਗਲੇ ਮਾਨ ਸਵੈ ਕਉ ਖਾਏ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ ਸਬਦ ਜੋ ਬਾਹਿਆ ਏਕ ਲਾਗਤ ਹੀ ਭੋਇ ਮਿਲ ਗਿਆ ਪਰਿਆ ਕਲੇ ਜੇ ਛੇਕ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮਹਿਚੂਕ ਅੰਧੇ ਏਕ ਨ ਲਾਗੀ ਜਿਉ ਬਾਂਸ ਵਜਾਈਐ ਫੂਕ ਕਬੀਰ ਹੈ ਗੈ ਬਾਹਨ ਸਗਨ ਘਨ ਛਤਰਪਤੀ ਕੀ ਨਾਰੇ ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਿਹਾਰੇ ਕਬੀਰ ਨਿਰਪ ਨਾਰੀ ਕਿਉ ਨਿੰਦਿਆ ਕਿਉ ਹਰ ਚੇਰੀ ਕੋ ਮਾਨ ਉਹ ਮਾਂਗ ਸਵਾਰੈ ਬਿਖੈ ਕੋ ਉਹ ਸਿਮਰੈ ਹਰਿ ਨਾਮ ਕਬੀਰ ਥੂਨੀ ਪਾਈ ਥਿਤ ਪਈ ਸਤਗੁਰ ਬੰਦੀ ਧੀਰ ਕਬੀਰ ਹੀਰਾ ਬਣਦਿਆ ਮਾਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜੋਹਰੀ ਲੈ ਕੈ ਮਾਂਡੈ ਹਾਟ ਜਬ ਹੀ ਪਾਈਐ ਪਾਰਖੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰਿਐ ਐਸਾ ਸਿਮਰਹੁ ਨਿਤ ਅਮਰਾਪੁਰ ਬਾਸਾ ਕਰਹੁ ਹਰਿ ਗਿਆ ਭੋਰੈ ਬਿਤ ਕਬੀਰ ਸੇਵਾ ਕੋ ਦੋਇ ਭਲੇ ਏਕ ਸੰਤ ਏਕੋ RAM RAM ਜੋ ਦਾਤਾ ਮੁਕਤਿ ਕੋ ਸੰਤ ਜਪਾਵੇ ਨਾਮ ਕਬੀਰ ਜਿਹ ਮਾਰਗ ਪੰਡਿਤ ਗਏ ਪਾਛੈ ਭਰੀ ਬਹੀਰ ਇਕ ਅਵ ਘਟ ਘਾਟੀ RAM ਕੀ ਤਿਹ ਚੜ ਰਹਿਓ ਕਬੀਰ ਕਬੀਰ ਦੁਨੀਆ ਕੇ ਦੋਖੇ ਮੁਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾ ਲਾਜ ਸੀ ਜਬ ਲੈ ਤਰਹਿ ਮਸਾਨ ਕਬੀਰ ਡੂਬਹਿ ਗੋਰੇ ਬਾਪੁਰੇ ਬਹੁ ਲੋਗਨ ਕੀ ਕਾਨ ਪਾਰੋ ਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ ਕਬੀਰ ਭਲੀ ਮਧੂਕਰੀ ਨਾ ਨਾ ਵਿਦ ਕੋ ਨਾਜ ਦਾਵਾ ਕਾਹੂ ਕੋ ਨਹੀਂ ਬੜਾ ਦੇਸ ਬੜ ਰਾਜ ਕਬੀਰ ਦਾਵੇ ਦਾਜਨ ਹੋਤ ਹੈ ਨਿਰਦਾਵੇ ਰਹਿ ਨਿਸੰਕ ਜੋ ਜਨ ਨਿਰਦਾਵੇ ਰਹਿ ਸੋ ਗਨੈ ਇੰਦਰ ਸੋ ਰੰਕ ਕਬੀਰ ਪਾਲ ਸਮੋਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪਿਓ ਕਬੀਰ ਕਬੀਰ ਪਰਭਾਤੇ ਤਾਰੇ ਖਿਸੈ ਤਿਉ ਇਹੋ ਖਿਸੈ ਸਰੀਰ ਏ ਦੋਏ ਅੱਖਰ ਨਾ ਖਿਸੈ ਸੋ ਗਹਿਰੋ ਕਬੀਰ ਕਬੀਰ ਕੋਠੀ ਕਾਠ ਕੀ ਦਾਤ ਸਲਾਗੀ ਆਗੇ ਪੰਡਿਤ ਪੰਡਿਤ ਜਲ ਮੂਏ ਮੂਰਖ ਉਪਰੇ ਭਾਗੇ ਕਬੀਰ ਸੰਸਾ ਦੂਰ ਕਰ ਕਾਗਦ ਦੇਹ ਬਿਹਾਏ ਬਾਵਨ ਅੱਖਰ ਸੋਚ ਕੈ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛਾੜੈ ਸੰਤਈ ਜੋ ਕੋਟਕ ਮਿਲਹਿ ਅਸੰਤ ਮਰਿਆ ਗੁਰ ਭੁਇੰਗਮ ਬੇਢਿਓ ਤਾ ਸੀਤਲਤਾ ਨਤ ਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾਰਿਆ ਸੋ ਜਾਣ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਇ ਕਹਿ ਜਾਣੈ ਆਪਨ ਤਨੀ ਕਹਿ ਦਾਸ ਦੀਵਾਨੀ ਹੋਏ ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਰ ਓਰਾ ਕਰ ਪਾਣੀ ਪਿਆ ਜਾਇ ਮਿਲਿਓ ਢਲ ਕੂਰੇ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇਹ ਚਾਰ ਕੋ ਪੇਖਨਾ ਅੰਤ ਖੇਹ ਕੀ ਖੇਹ ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇ ਜਹ ਅਨ ਪਾਉ ਤਹ ਭੈ ਨਹੀਂ ਜਹ ਪਾਉ ਤਹ ਹਰਿ ਨਾਹੇ ਕਹੋ ਕਬੀਰ ਵਿਚਾਰ ਕੈ ਸੰਤ ਸੁਨਾਓ ਮਨ ਮਾਹੇ ਕਬੀਰ ਜਿਨੋ ਕਿਛੂ ਜਾਣਿਆ ਨਹੀਂ ਤਿਨ ਸੁਖ ਨੀਤ ਬਿਹਾਇ ਹਮੋ ਜੋ ਬੂਝਾ ਬੂਝਨਾ ਪੂਰੀ ਪਰੀ ਬਲਾਏ कबीर मारे बहुत पुकारया पीर पुकारा और लागी चोट मरम की रहो कबीरा ठौर कबीर चोट सहेली सेल की लागत ले उसास चोट सहारा शब्द की तास गुरु मैं दास कबीर मुल्ला मुनारे क्या चढ़ साई न बहरा होए जा कारण तू बांग दे दिल ही भीतर जोए सेख सबूरी बाहरा क्या हज काबे जाए ਕਬੀਰ ਜਾ ਕੀ ਦਿਲ ਸਾਵਤ ਨਹੀਂ ਤਾ ਕਉ ਕਹਾ ਖੁਦਾਏ ਕਬੀਰ ਅੱਲਾਹ ਕੀ ਕਰ ਬੰਦਗੀ ਜਿਹ ਸਿਮਰਤ ਦੁਹ ਜਾਏ ਦਿਲ ਮੈਂ ਸਾਈ ਪ੍ਰਗਟੈ 부ਝੈ ਬਲੰਤੀ ਨਾਏ ਕਬੀਰ ਜੋਰੀ ਕੀਏ ਜ਼ੁਲਮ ਹੈ ਕਹਤਾ ਨਾਉ ਹਲਾਲ ਦਫਤਰ ਲੇਖਾ ਮੰਗਿਆ ਤਬ ਹੋਏਗੋ ਕੌਣ ਹਵਾਲ ਕਬੀਰ ਖੂਬ ਖਾਣਾ ਖੀਚਰੀ ਜਾ ਮਹਿ ਅੰਮ੍ਰਿਤ ਲੋਨ ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ ਕਬੀਰ ਗੁਰ ਲਾਗਾ ਤਬ ਜਾਣੀਐ ਮਿਟੈ ਮੋਹ ਤਨ ਤਾਪ ਹਰਖ ਸੋਗ ਦਾਜੈ ਨਹੀਂ ਤਬ ਹਰਿ ਆਪਹਿ ਆਪ ਕਬੀਰ RAM ਕਹਨ ਮੈਂ ਭੇਦ ਹੈ ਤਾ ਮਹਿ ਏਕ ਵਿਚਾਰ ਸੋਈ RAM ਸਵੈ ਕਹੈ ਸੋਈ ਕੌਤਕ ਹਾਰ ਕਬੀਰ ਰਾਮੈ RAM ਕਹੋ ਕਹਿ ਬੇ ਮਾਹਿ ਵਿਵੇਕ ਏਕ ਅਨੇਕ ਹੈ ਮਿਲ ਗਿਆ ਏਕ ਸਮਾਨਾ ਏਕ ਕਬੀਰ ਜਾ ਘਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹਿ ਤੇ ਕਰਮਰ ਹਟ ਸਾਰਖੇ ਭੂਤ ਬਸਹਿ ਤਿਨ ਵਾਹੇ ਕਬੀਰ ਗੂੰਗਾ ਹੁਆ ਬਾਵਰਾ ਬਹਰਾ ਹੁਆ ਕਾਨ ਪਾਹੋ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ ਕਬੀਰ ਸਤਿਗੁਰ ਸੂਰਵੇ ਬਾਹਾ ਬਾਣ ਜੋ ਏਕ ਲਾਗਤ ਹੀ ਕੋਈ ਗਿਰ ਪਰਿਆ ਪਰਾ ਕਰੇ ਜੇ ਛੇਕ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਓਮ ਵਿਕਾਰ ਬਿਨ ਸੰਗਤ ਜਿਉ ਮਾਨੀ ਹੋਏ ਗਈ ਭਟ ਛਾਰ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਓਮ ਮਿਲਾਏ ਅਨਕ ਸਿਆਣੇ ਪਜ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹੋ ਜਾਏ ਥਾ ਆਗੇ ਮਿਲਿਆ ਖੁਦਾਏ ਸਾਈ ਮੋਸਿਓ ਲਰ ਪਰਿਆ ਤੁਝੈ ਕਿਨ ਫਰਮਾਈ ਗਾਏ ਕਬੀਰ ਹਜ ਕਾਬੇ ਹੋਏ ਹੋਏ ਗਿਆ ਕੀਤੀ ਵਾਰ ਕਬੀਰ ਸਾਈ ਮੁਝ ਮੈਂ ਕਿਆ ਖਤਾ ਮੁਖੋ ਨ ਬੋਲੇ ਪੀਰ ਕਬੀਰ ਜੀ ਜੋ ਮਾਰਹਿ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦਈ ਜਬ ਕਾਟ ਖੈ ਹੋਏਗਾ ਕੌਣ ਹਵਾਲ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ ਦਫਤਰ ਲੇਖਾ ਨੀਕ ਸਹਿ ਮਾਰ ਮੁਹੈ ਮੋਹਿ ਖਾਏ ਕਬੀਰ ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੀਵਾਨ ਮਹਿ ਪੱਲਾ ਨਾ ਪਕੜੈ ਕੋਏ ਕਬੀਰ ਧਰਤੀ ਅਰ ਆਕਾਸ ਮਹਿ ਦੋਇ ਤੂੰ ਬਰੀ ਅਬਦ ਖਟ ਦਰਸ਼ਨ ਸੰਸੇ ਪਰੇ ਅਰ 84 ਸਿੱਧ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੋਭ ਤੇ ਕਿਆ ਲਾਗੈ ਮੇਰਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮਹਿ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ ਕਬੀਰ ਵਿਕਾਰ ਹਾ ਚਿਤ ਤੇ ਝੂਠੇ ਕਰਤੇ ਆਸ ਮਨੋਰਥ ਕੋਇ ਨਾ ਪੂਰਿਓ ਚਾਲੇ ਉਠ ਨਿਰਾਸ ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖਿਆ ਸੰਸਾਰ ਏਤੋਤ ਕਥੈ ਨਾ ਡੋਲੀ ਜਿਸ ਰਾਖੈ ਸਿਰਜਣਹਾਰ ਕਬੀਰ ਕਹਾਣੀ ਪੀਰ ਤੇ ਸਤਗੁਰ ਲੀਏ ਛਡਾਏ ਭਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ ਕਬੀਰ ਟਾਲਾ ਟੋਲਾ ਦਿਨ ਗਿਆ ਵਿਆਜ ਵਢੰਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾ ਕਬੀਰ ਕੂਕਰ ਭੌਕਨਾ ਕਰੰਗ ਪਿਛੈ ਉਠਤਾਏ ਕਰਮੀ ਸਤਿਗੁਰੂ ਪਾਇਆ ਜਿਨ ਹਉ ਲਿਆ ਛਡਾਏ ਮਹੱਲਾ ਪੰਜਵਾ ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹੇ ਧਰਤੀ ਭਾਰ ਨਾ ਵਿਆਪਈ ਓਨ ਕਉ ਲਾਹੂ ਲਾਹੇ ਮਹੱਲਾ ਪੰਜਵਾ ਕਬੀਰ ਚਾਵਲ ਕਾਰਨੇ ਤੁਖ ਕਉ ਮੋਹਦੀ ਲਾਏ ਸੰਗ ਕੁਸੰਗੀ ਬੈਸਤੇ ਤਾ ਪੁੱਛੈ ਧਰਮ ਰਾਏ ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ ਕਾਹੇ ਛੀਪਉ ਛਾਏ ਲੈ ਰਾਮ ਨਾ ਲਾਭੋ ਚੀਤ ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹੱਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੇ ਜਿਨ ਇਹੋ ਰਤਨ ਰਚਾਇਆ ਹੀ ਮਾਹੇ ਸਮਾਏ ਕਬੀਰ ਕੀਚੜ ਆਟਾ ਗਿਰ ਭਰਿਆ ਕਿਸੂ ਨਾ ਆਇਓ ਹਾਥ ਪੀਸ ਪੀਸ ਚਾਬਿਆ ਸੋਈ ਨਿਭਿਆ ਸਾਥ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ ਕਬੀਰ ਲਾਗੀ ਪ੍ਰੀ ਸੁਜਾਨ ਸਿਉ ਵਰਜੈ ਲੋਗ ਅਜਾਨ ਤਾਸੋ ਟੂਟੀ ਕਿਉ ਬਨਾਇ ਜਾ ਕੇ ਜੀ ਅਪਰਾਨ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰਹੁ ਸਵਾਰ ਕਾਰਜ ਸਾਡੇ ਤੀਨ ਹੱਥ ਕਨੀ ਤਾਂ ਪੌਨੇ ਚਾਰੇ ਕਬੀਰ ਜੋ ਮੈਂ ਚਿਤਵੋ ਨਾ ਕਰੈ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿਤ ਨਾ ਹੋਏ ਮਹੱਲਾ ਤੀਜਾ ਚਿੰਤਾ ਪੇ ਆਪ ਕਰਾਇ ਸੀ ਅਚਿੰਤ ਪੇ ਆਪੇ ਦੇ ਨਾਰਕ ਸੋ ਸਾਲਾਹੀਐ ਜੇ ਸਭਨਾ ਸਾਰ ਕਰੇ ਮਹੱਲਾ ਪੰਜਵਾ ਕਬੀਰ ਰਾਮ ਨਾ ਚੇਤਿਓ ਫਿਰਿਆ ਲਾਲਚ ਮਾਹੇ ਪਾਪ ਕਰਨ ਤਾਂ ਮਰ ਗਿਆ ਔਤ ਪੁਨੀ ਖਿਨ ਮਾਹੇ ਕਬੀਰ ਕਾਇਆ ਕਾਚੀ ਕਾਰ ਵੀ ਕੇਵਲ ਕਾਚੀ ਧਾਤ ਸਾਬਤ ਰਖੈ ਤਾ ਰਾਮ ਭਜ ਨਾਹੇ ਤਾਂ ਬਿਨਠੀ ਬਾਤ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ ਰਾਤ ਦੇ ਉਸਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ ਕਬੀਰ ਕਾਇਆ ਕਜਲੀ ਬਨ ਪਿਆ ਮਨ ਕੁੰਚਰ ਮੈ ਅਵੰਤ ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ ਕਬੀਰ RAM ਰਤਨ ਮੋਕੋ ਥਰੀ ਭਾਰਖ ਆਗਿਆ ਖੋਲੇ ਕੋਈ ਆਏ ਮਿਲੈ ਗੋ ਗਾਹ ਕੀ ਲੇ ਗੋ ਮਹਕੇ ਕੇ ਮੋਰ ਕਬੀਰ RAM ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ ਧੰਦੇ ਹੀ ਮੈਂ ਮਰ ਗਇਓ ਬਾਹਰ ਪਈ ਨਾ ਬੰਬ ਕਬੀਰ ਆਖੀ ਘੇਰੇ ਮਾਟ ਕੇ ਪਲ ਭਲ ਗਈ ਬਿਹਾਏ ਮਨ ਜੰਜਾਲ ਨਾ ਛੋਡੀ ਜਮ ਦੀ ਆਤਮਾ ਮਾਏ ਕਬੀਰ ਤਰਵਰ ਰੂਪੀ RAM ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਵਾਦ ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ ਪੰਖੀ ਚਲੇ ਦਸਾਵਰੀ ਬਿਰਖਾ ਸੁਫਲ ਫਲੰਤ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ ਮੁਕਤ ਪਦਾਰਥ ਪਾਈਐ ਠਾਕ ਨਾ ਕਟ ਘਾਟ ਕਬੀਰ ਏਕ ਘੜੀ ਆਧੀ ਕਰੀ ਆਦੀ ਹੂੰ ਤੇ ਆਧ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਕਬੀਰ ਭਾਂਗ ਮਾਛਲੀ ਸਰਾ ਸਰਾਪਾਨ ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਵੈ ਰਸਾਤ ਲਿਜਾਹੇ ਨੀਚੇ ਲੋਇਨ ਕਰ ਰਹੋ ਲੈ ਸਾਜਨ ਘਟ ਮਾਹੇ ਸਭ ਰਸ ਖੇਲੋ ਪੀਏ ਸੋ ਕਿਸੀ ਲਖਾਵੋ ਨਾਹੇ ਆਠ ਜਾਮ ਚੌਸ ਕਰੀ ਤੋ ਨਿਰਖਤ ਰਹਿ ਜੀਓ ਨੀਚੇ ਲੋਇਨ ਕਿਉ ਕਰੋ ਸਭ ਘਟ ਦੇਖੋ ਪੀਓ ਸੁਨ ਸਖੀ ਪੀਓ ਮੈਂ ਜੀਓ ਬਸੈ ਜੀਵ ਮਹਿ ਬਸੈ ਕਿ ਪੀਓ ਜੀਓ ਪੀਓ ਬੂਝੋ ਨਹੀਂ ਘਟ ਮਹਿ ਜੀਓ ਕਿ ਪੀਓ ਕਬੀਰ ਬਾਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੂ ਨਾਹੇ ਅਰਜ ਉਰਜ ਕੈ ਪਛ ਮੂਆ ਚਾਰੋ ਬੇਦ ਹਮਾਹੇ ਹਰਿਆ ਖਾਂਡ ਰੇਤ ਮਹਿ ਬਿਖਰੀ ਹਾਥੀ ਚੁਨੀ ਨਾ ਜਾਏ ਕਹਿ ਕਬੀਰ ਗੁਰ ਭਲੀ ਬੁਝਾਈ ਕੀਤੀ ਹੋਏ ਕਹਿ ਖਾਏ ਕਬੀਰ ਜੋ ਤੋਇ ਸਾਥ ਪਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾ ਹੋਏ ਕਬੀਰ ਜੋ ਤੋਇ ਸਾਥ ਪਰਮ ਕੀ ਪਾਕੇ ਸੇਤੀ ਖੇਲ ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ ਢੂੰਡਤ ਅੰਧ ਅੰਧਗਤ ਅਰ ਚੀਨਤ ਨਾਹੀ ਸੰਤ ਕਹਿ ਨਾਮਾ ਕਿਉ ਪਾਈਐ ਬਿਨ ਭਗਤ ਹੋ ਭਗਵੰਤ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ ਤੇ ਨਰ ਦੋਜਿਕ ਜਾਹੇਗੇ ਸਤ ਪਾਖੈ ਰਵਿਦਾਸ ਕਬੀਰ ਜੋ ਗ੍ਰਹ ਕਰਹਿਤਾ ਧਰਮ ਕਰ ਨਾਹੀ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰੈ ਤਾ ਕੋ ਬਡੋ ਅਪਾਗ ਸ਼ਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਿਤ ਦਿਹਾੜੈ ਤਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿੰਦ ਨਿਮਾਣੀ ਕੱਢੀਐ ਹੱਡਾ ਕੂਕੜ ਕਾਏ ਸਾਹੇ ਲਿਖੇ ਨ ਚੱਲਣੀ ਜਿੰਦੂ ਕੂ ਸਮਝਾਏ ਜਿੰਦ ਬਹੁਟੀ ਮਰਨ ਵਰ ਲੈ ਜਾਸੀ ਪਰਣਾਏ ਆਪਣ ਹੱਥੀ ਜੋਲ ਕਹਿ ਕਹਿ ਗਲ ਲੱਗੈ ਧਾਏ ਵਾਲੋ ਨਿੱਕੀ ਪੁਰਸਲਾਦ ਕੰਨੀ ਨਾ ਸੁਣੀ ਆਏ ਫਰੀਦਾ ਕਿੜੀ ਪਵੰਦੀ ਖੜਾ ਨਾ ਆਪ ਮੁਹਾਏ ਫਰੀਦਾ ਦਰਦਰ ਵੇਸੀ ਗਾਖੜੀ ਚੱਲਾਂ ਦੁਨੀਆ ਭੱਤ ਬਨ ਉਠਾਈ ਪੋਟਲੀ ਕਿੱਥੈ ਵੰਜਾਂ ਕਤ ਕਿ ਦਿਨਾ 부ਝੈ ਕਿ ਦਿਨਾ ਸੁਝੈ ਦੁਨੀਆ ਗੁੱਝੀ ਭਾਹੇ ਸਾਈ ਮੇਰਾ ਚੰਗਾ ਕੀਤਾ ਨਾਹੀ ਤਾਂ ਹਮ ਪੀ ਦੱਜਾਂ ਆਏ ਫਰੀਦਾ ਦੇ ਜਾਣਾ ਦਿਲ ਥੋੜੜੇ ਸੰਭਲ ਬੁੱਕ ਭਰੀ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢੇ ਤੈ ਜੀਵਨ ਮੈਂ ਨਾਏ ਕੋ ਸਭ ਜਗ ਡਿਠਾ ਹਾਂਡੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪ ਨੜੇ ਗਰੀਵਾਨ ਮਹਿ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ ਆਪ ਨੜੇ ਖਰ ਜਾਈਐ ਪੈਰ ਤਿਨਾ ਦੇ ਚੁੰਮ ਫਰੀਦਾ ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ ਮਰਗ ਸਵਾਈ ਨੀਹੇ ਜਾਂ ਭਰਿਆ ਤਾਂ ਲੱਦਿਆ ਦੇਖ ਫਰੀਦਾ ਜੋਥਿਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿਛਾ ਰਿਆ ਦੂਰ ਦੇਖ ਫਰੀਦਾ ਜੇਥਿਆ ਸ਼ੱਕਰ ਹੋਈ ਵਿਸ ਸਾਈਂ ਬਾਝੋ ਆਪਣੇ ਵੇਦਨ ਕਈਆ ਕਿਸ ਫਰੀਦਾ ਅੱਖੀ ਦੇਖ ਵਦੀਆਂ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਇਆ ਹੋਰ ਕਰੇ ਦੀਵਾਨ ਫਰੀਦਾ ਕਾਲੀ ਜਿਨੀ ਨਾ ਰਾਵਿਆ ਤੌਲੀ ਰਾਵੈ ਕੋਏ ਕਰ ਸਾਈ ਸਿਉ ਪਿਰਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾ ਲੱਗੀ ਜੇ ਲੋਚੈ ਸਭ ਕੋਏ ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ ਕੱਜਲ ਰੇਖ ਨਾ ਸਹਦਿਆ ਸੇ ਪੰਖੀ ਸੂਏ ਬਹਿਠ ਫਰੀਦਾ ਕੂਕੇ ਦਿਆ ਚਾਗੇ ਦਿਆ ਮਤੀ ਦੇ ਦਿਆ ਨਿਤਨ ਜੋ ਸੈਤਾਨ ਵੰਜਾਇਆ ਸੇ ਕਿਤ ਫੇਰੈ ਚਿਤ ਰੀਦਾ ਥਿਓ ਪਵਾਹੀ ਦਬ ਜੇ ਸਾਈ ਲੋੜੈ ਸਭ ਇਕ ਛਿਜੈ ਬਿਆਲ ਤਾੜੀਐ ਤਾਂ ਸਾਈ ਦੈ ਦਰਵਾੜੀਐ ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨਾ ਕੋਏ ਜੀਵ ਦਿਆ ਪੈਰਾ ਤਲੈ ਮੁਆ ਉਪਰ ਹੋਏ ਰੀਦਾ ਜਾ ਲੱਭ ਲਬਤਾ ਨੇਹੋ ਕਿਆ ਲੱਭ ਲਬਤਾ ਕੂੜਾ ਨੇਹੋ ਕਿਚਰ ਝਤ ਲਗਾਈਐ ਛੱਪਰ ਟੁੱਟੈ ਮੇਹੋ ਫਰੀਦਾ ਜੰਗਲ ਜੰਗਲ ਕਿਆ ਪਹੈ ਵਣ ਕੰਡਾ ਮੋੜੇ ਵਸੀ ਰੱਬ ਹਿਆਲੀਐ ਜੰਗਲ ਕਿਆ ਢੂਡੇ ਫਰੀਦਾ ਇੰਨੀ ਨਿੱਕੀ ਜੰਗੀਐ ਥਲ ਡੂੰਗਰ ਭਾਵੇਂ ਹੋਵੇ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥਿਓ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ ਤਿਗ ਤਿਨਾ ਦਾ ਜੀਵਿਆ ਜਿਨਾ ਵਿਡਾਣੀ ਆਸ ਫਰੀਦਾ ਜੇ ਮੈਂ ਹੋਦਾ ਵਾਰਿਆ ਮਿੱਤਾ ਆੜੀਆਂ ਹੀੜਾ ਜਲੈ ਮਜੀਟ ਚੋਂ ਉੱਪਰ ਅੰਗਾਰਾ ਫਰੀਦਾ ਲੋੜੈ ਦਾਸ ਵਿਜੌਰੀਆਂ ਕਿਕਰ ਬੀਜੈ ਜੱਟ ਹੰਡੈ ਉਨ ਕਤਾਇ ਦਾ ਪੈਦਾ ਲੋੜੈ ਪਟ ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇਹੋ ਚੱਲਾ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇਹੋ ਭਿੱਜੋ ਸਿੱਜੋ ਕੰਬਲੀ ਅੱਲਾ ਵਰਸਾਓ ਮੇਹੋ ਜਾਇ ਮਿਲਾ ਤਿਨਾ ਸੱਜਣਾ ਟੁੱਟੋ ਰਾਹੀ ਨੇਹੋ ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾ ਰੂ ਨਾ ਜਾਣੀ ਸਿਰ ਭੀ ਮਿੱਟੀ ਖਾਏ ਫਰੀਦਾ ਸ਼ੱਕਰ ਖੰਡ ਨਿਵਾਦ ਗੁਣ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਣੇ ਸਾਹਣਗੇ ਦੁੱਖ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ ਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਅਜ ਨ ਸੁਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾਗਣੀ ਤੁਮ ਕਿਉ ਰਹਿਣ ਵਿਹਾਏ ਸਹੁਰੇ ਢੋਈ ਨਾਲ ਹੈ ਪਈਐ ਨਾਹੀ ਥਾਓ ਫਿਰ ਵਾਤੜੀ ਨਾ ਪੁੱਛੀ ਧਨ ਸੋਹਾਗਣ ਨਾਮ ਸਹੁਰੇ ਪਈਐ ਕੰਤ ਕੀ ਕੰਤ ਅਗਮ ਥਾਓ ਨਾਨਕ ਸੋ ਸੋਹਾਗਣੀ ਜੋ ਭਾਵੈ ਬੇਪਰਵਾਹ ਨਾਤੀ ਧੋਤੀ ਸੰਭੀ ਸੁਤੀ ਆਇਨ ਚਿੰਦ ਰੀਦਾ ਰਹੀ ਸੋ ਭੇੜੀ ਹਿੰਗ ਦੀ ਗਈ ਕਥੂਰੀ ਗੰਧ ਜੋਵਨ ਜਾਂਦੇ ਨਾ ਡਰਾਂ ਜੇ ਸਾਹ ਪ੍ਰੀਤ ਨਾ ਜਾਏ ਰੀਦਾ ਕਿਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਰੀਦਾ ਚਿੰਤ ਖਟੋਲਾ ਵਾਣ ਦੁਖ ਬਿਰਹ ਵਿਛਾਉਣ ਲੇਫ ਇਹੋ ਹਮਾਰਾ ਜੀਵੜਾ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖਿਆ ਬਿਰਹਾ ਤੂੰ ਸੁਲਤਾਨ ਰੀਦਾ ਜਿਤ ਤਨ ਬਿਰਹ ਨਾ ਉਪਜੈ ਸੋ ਤਨ ਜਾਣ ਨਸਾਨ ਫਰੀਦਾ ਏ ਵਿਸ ਗੰਦਲਾ ਤਰੀਆਂ ਖੰਡ ਲਿਵਾੜੇ ਇਕ ਰਾਹੇ ਦੇ ਰਹਿ ਗਏ ਇਕ ਰਾਧੀ ਗਏ ਉਜਾੜੇ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਾਮੇ ਲੇਖਾ ਰਬ ਮੰਗੇ ਸਿਆ ਤੂੰ ਆਹੋ ਕੇਰੇ ਕੰਮ ਫਰੀਦਾ ਦਰ ਦਰਵਾਜਾ ਜਾਇ ਕੈ ਕਿਉ ਡਿਠੋ ਕੜਿਆਲ ਇਹੋ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ ਘੜੀਏ ਘੜੀਏ ਮਾਰੀਐ ਪਹਰੀ ਲਹਿ ਸਜਾਏ ਸੋ ਹੀੜਾ ਕੜਿਆਲ ਜਿਉ ਦੁਖੀ ਰਹਿਣ ਵਿਹਾਏ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ ਜੇ ਸੌ ਵਰਿਆ ਜੀਵਣਾ ਪੀ ਤਨ ਹੋ ਸੀਖੇ ਫਰੀਦਾ ਬਾਰ ਭਰਾਇਆ ਬੈਸਣਾ ਸਾਈ ਮੁਝੈ ਨਾ ਦੇਹ ਜੇ ਤੂੰ ਏਵੈ ਰਖਸੀ ਜਿਉ ਸਰੀਰ ਹੋਲੇ ਕੰਧ ਕੋਹਾੜਾ ਸਿਰ ਕੜਾ ਵਣ ਕੈ ਸਰ ਲੋਹਾਰ ਫਰੀਦਾ ਹੋ ਲੋੜੀ ਸੋ ਆਪਣਾ ਤੂੰ ਲੋੜ ਹੈ ਅੰਗਿਆਰ ਰੀਦਾ ਨਾ ਆਟਾ ਅਗਲਾ ਨਾ ਨਾਹੀ ਲੋਣ ਅੱਗੇ ਗਏ ਸੰਯਾਪਸਨ ਚੋਟਾਂ ਖਾਸੀ ਕੌਣ ਪਾਸਤ ਮਾਮੇ ਛੱਤ ਸਿਰ ਭੇਰੀ ਛੱਡੋ ਰੱਡ ਜਾਇ ਸੁਤੇ ਜੀ ਰਾਣ ਮਹਿ ਥੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜਿਆ ਉਸਾਰੇ ਦੇ ਵੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਥੜ ਮੇਖਾ ਅਗਲਿਆ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਫਰੀਦਾ ਦੋਹ ਦੀਵੀ ਬਲੰਦਿਆ ਮਲਕ ਬਹਿਠਾ ਆਏ ਗੜ ਦੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਕਪਾਹ ਜੇ ਥਿਆ ਜੇ ਸਿਰ ਥਿਆ ਤਿਲਾਹ ਕਮਾਦਾ ਔਰ ਕਾਗਦਾ ਕੁੰਨੇ ਕੋਇ ਲਿਆਹ ਮੰਦੇ ਅਮਲ ਕਰੇ ਦਿਆ ਇਹ ਸਜਾਏ ਤਿਨਾ ਫਰੀਦਾ ਕੰਨ ਮੁਸੱਲਾ ਸੂ ਗਲ ਦਿਲ ਕਾਤੀ ਗੁੜਵਾਤੇ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਖਰੀਦਾ ਰਤੀ ਰਤ ਨ ਨਿਕਲੈ ਜੇ ਤਨ ਚੀਰੈ ਕੋਏ ਜੋ ਤਨ ਰਤੇ ਰੱਬ ਸਿਓ ਤਿਨ ਤਨ ਰਤ ਨ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨ ਹੋਏ ਜੋ ਸਹ ਰਤੇ ਆਪਣੇ ਤਿਤ ਤਨ ਲੋਭ ਰਤ ਨ ਹੋਏ ਭੈ ਪੈ ਤਨ ਖੀਣ ਹੋਏ ਲੋਭ ਰਤ ਵਿੱਚ ਹੋ ਜਾਏ ਜੋ ਬੈ ਸੰਤਰ ਧਾਤ ਸੁਧ ਹੋਏ ਤਿਉ ਹਰਿ ਕਾ ਭਉ ਦੁਰਮਤ ਮਹਿਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵ ਢੂੜ ਲਹੋ ਜਿੱਥੋਂ ਲੱਭੀ ਵਾਥੋਂ ਛੱਪੜ ਢੂਡਾ ਕਿਆ ਹੋਵੇ ਚਿਕਲ ਡੁੱਬੈ ਹੱਥ ਫਰੀਦਾ ਨੰਢੀ ਕੰਤ ਨਾ ਰਾਵਿਓ ਵੱਡੀ ਥੀ ਮੁਯਾਸ ਧਨ ਕੂ ਕੇਂਦੀ ਗੋਰ ਮੇ ਤੈ ਸਹ ਨਾ ਮਿਲਿਆਸ ਫਰੀਦਾ ਸਿਰ ਭਲਿਆ ਦਾੜੀ ਭਲੀ ਮੁੱਛਾਂ ਪੀ ਭਲੀਆਂ ਰੇ ਮਨ ਗਹਿਲੇ ਬਾਵਲੇ ਹੈ ਕਿਆ ਰਲੀਆਂ ਫਰੀਦਾ ਕੋਠੇ ਧੁੱਕਣ ਕੇ ਤੜਾ ਫਿਰ ਨੀਦੜੀ ਨਿਵਾਰੇ ਜੋ ਦੇਹ ਲੱਦੇ ਗਾਣ ਵੇ ਗਏ ਵਿਲਾੜ ਵਿਲਾੜੇ ਫਰੀਦਾ ਕੋਠੇ ਮੰਡਮ ਮਾੜਿਆ ਏਤ ਨਾ ਲਾਏ ਚਿੱਤ ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿੱਤ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਾਰੇ ਸਾਈ ਜਾਏ ਸੰਭਾਲੇ ਜਿੱਥੈ ਹੀ ਤੋ ਵੰਜਣਾ ਫਰੀਦਾ ਜਿਨੀ ਕੰਮੀ ਨਾਏ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈ ਦਾ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਂ ਦੇ ਦਰਵੇਸਾਂ ਨੂੰ ਲੂੜੀਐ ਰੁੱਖਾਂ ਦੀ ਜੀਰਾਂ ਦੇ ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ ਗੁਨਹੀ ਭਰਿਆ ਮੈਂ ਫਿਰਾ ਲੋਕ ਕਹੈ ਦਰਵੇਸ਼ ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ ਫਰੀਦਾ ਜੋ ਡੋਹਾਗਣ ਰੱਬ ਦੀ ਝੂਰੇ ਦੀ ਝੂਰੇ ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ ਵਤ ਕੁਆਰੀ ਨਾ ਥੀਐ ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਝ ਚਿੰਜੂ ਬੋੜਨ ਨਾ ਪੀਵਹਿ ਉੱਡਣ ਸੰਧੀ ਡਾਂਝੇ ਹੰਸ ਕੋ ਕੋਦਰਾ ਪਿਆ ਲੋਕ ਵਿਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ ਚਲ ਚਲ ਗਈਆਂ ਪੰਖੀਆਂ ਜਿਨੀ ਵਸਾਏ ਤਲ ਫਰੀਦਾ ਸਰ ਭਰਿਆ ਪੀ ਚੱਲਸੀ ਥੱਕੇ ਕਵਲੇ ਕੱਲ ਫਰੀਦਾ ਇਟ ਸਿਰਹਾਣੇ ਭੋਏ ਸਮਣ ਕੀੜਾ ਲੜਿਓ ਮਾਸੇ ਕੇਤੜਿਆ ਜੂ ਵਾਪਰੇ ਇਕਤ ਪਿਆ ਪਾਸੇ ਫਰੀਦਾ ਭੰਨੀ ਘੜੀ ਸਮੰਨਵੀ ਟੁੱਟੀ ਨਾਗਰ ਲੱਜ ਅਜਰਾਈਲ ਫਰੇਸਤਾ ਕਹਿ ਘਰ ਨਾਠੀ ਅੱਜ ਫਰੀਦਾ ਭੰਨੀ ਘੜੀ ਸਮੰਨਵੀ ਟੁੱਟੀ ਨਾਗਰ ਲੱਜ ਜੋ ਸੱਜਣ ਪੋਏ ਭਾਰਥੇ ਸੀ ਕਿਉ ਆਵਹਿ ਅੱਜ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਭੀ ਚਲ ਨਾ ਆਇਆ ਪੰਜੇ ਵਖਤ ਮਸੀਤ ਉਠ ਫਰੀਦਾ ਉਜੂ ਸਾਜ ਸੁਭਾ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਪ ਉਤਾਰੇ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਏ ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ ਰੀਤਾ ਕਿੱਥੈ ਤੈਡੇ ਮਾਪਿਆ ਜਿੰਨੀ ਤੂੰ ਜਣਿਓ ਹੈ ਤੈ ਪਾਸੋ ਓਏ ਲੱਤ ਗਏ ਤੂੰ ਅਜੈ ਨਾ ਪਤੀਣੋ ਹੈ ਰੀਤਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਹੂਲ ਨ ਆਪਸੀ ਦੋਜਿਕ ਸੰਧੀ ਭਾਹੇ ਮਹੱਲਾ ਪੰਜਵਾ ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੇ ਫਰੀਦਾ ਜੇ ਦੇ ਨਾਲਾ ਕੱਪਿਆ ਜੇ ਗਲ ਕੱਪੈ ਚੁਖ ਪਵਨ ਨ ਇਤੀ ਮਾਮਲੇ ਸਹਾ ਨ ਇਤੀ ਦੁਖ ਚੱਬਣ ਚੱਲਣ ਰਤਨ ਸੇ ਸੁਣੀਰ ਵਹਿ ਗਏ ਹੇੜੇ ਮੁੱਤੀ ਤਾ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨ ਲੱਗਈ ਪੱਲੇ ਸਭ ਕਿਛ ਪਾਏ ਫਰੀਦਾ ਪੰਖ ਪਰਾਉਣੀ ਦੁਨੀ ਸੁਹਾਵਾ ਬਾਗ ਨੌਬਤ ਵੱਜੀ ਸੁਆਸਿਓ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ਜਿਨ੍ਹਾਂ ਨੈਣ ਨੀਂਦ ਰਾਵਲੇ ਤਿੰਨਾ ਮਿਲਣ ਕੋ ਆਉ ਫਰੀਦਾ ਮੈਂ ਜਾਣਿਆ ਤੂੰ ਕੋ ਦੁਖ ਸੁਭਾਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰੇ ਆਇਆ ਅਗ ਮਹੱਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮੰਝ ਵਿਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ ਮਹੱਲਾ ਪੰਜਵਾ ਫਰੀਦਾ ਉਹ ਸੁਹਾਵੜੀ ਸੰਗ ਸੁਹਣੜੀ ਦੇਹ ਵਿਰਲੇ ਕੇਈ ਪਾਇਨ ਜਿਨਾ ਪਿਆਰੇ ਨੇ ਕੰਧੀ ਵਾਹਣ ਨਾ ਢਾਹੇ ਤਉ ਵੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਵਾਹਣ ਤਿਦਾਉ ਗਉ ਕਰੇ ਫਰੀਦਾ ਦੁਖਾ ਸੇਤੀ ਤੇ ਹੋ ਗਿਆ ਸੂਲਾ ਸੇਤੀ ਰਾਤ ਖੜਾ ਪੁਕਾਰੇ ਪਾਤਨੀ ਬੇੜਾ ਕਪਰਵਾਤ ਲੰਮੀ ਲੰਮੀ ਨਦੀ ਵਹੈ ਕੰਧੀ ਕੇ ਰਾਹੇਤ ਬੇੜੇ ਨੂੰ ਕਪਰ ਕਿਆ ਕਰੇ ਜੇ ਪਾਤਨ ਰਾਇ ਸੁਚੇਤ ਫਰੀਦਾ ਗੱਲੀ ਸੋ ਸੱਜਣ ਵੀਹੀ ਇੱਕ ਢੂੰਢੇਦੀ ਨਾ ਲਹਾ ਤੁਖਾਂ ਜਿਉ ਮਾਲੀਹ ਕਾਰਨ ਤਿੰਨਾ ਮਾਪਰੀ ਰੀਦਾ ਤਨ ਭੌਕਣਾ ਨਿਤਨ ਦੁਖਿਆ ਕੌਣ ਕੰਨੀ 부ਜੇ ਦੇ ਰਹਾ ਕਿਤੀ ਵਗੈ ਪੌਣ ਰੀਦਾ ਰਬ ਖਜੂਰੀ ਪੱਕੀਆਂ ਮਾਖਿਆ ਨਈ ਵਹਨ ਜੋ ਜੋ ਵੰਨਿਆ ਢੀਹੜਾ ਸੋ ਉਮਰ ਹੱਥ ਪਵਾਨੇ ਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ ਅਜੈ ਸੋ ਰੱਬ ਨਾ ਬਹੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਢੰਡੋ ਲਿਆ ਸਗਲਾ ਖਾਇਆ ਮਾਸ ਏ ਦੋਏ ਨੈਣਾ ਮਛੋ ਫਿਰ ਦੇਖਣ ਕੀ ਆਸ ਕਾਗਾ ਚੂਨ ਨ ਪਿੰਜਰਾ ਵਸੈ ਤਾਂ ਉੱਡਰ ਜਾਹੇ ਜਿਤ ਪਿੰਜਰਾ ਮੇਰਾ ਸਭ ਵਸੈ ਮਾਸ ਨਾ ਤੇ ਦੁਖਾਏ ਫਰੀਦਾ ਗੌਰ ਨਿਵਾਣੀ ਛੱਡ ਕਰੇ ਨਿਕਰਿਆ ਘਰ ਆਓ ਸਰ ਪਰ ਮੈਥੇ ਆਵਣਾ ਮਰਨਹੁ ਨਾ ਡਰਿਆ ਹੋ ਇਹ ਨੀ ਲੋਣੀ ਦੇਖਦਿਆ ਕੇਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰਹਿ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਧੀ ਉੱਤੇ ਰੁਖੜਾ ਕਿਦਰਗ ਬੰਨਾ ਧੀਰ ਫਰੀਦਾ ਕੱਚਾ ਭਾਂਡਾ ਰਖਿਆ ਕਿਚਰ ਤਾਈ ਨੀਰ ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਾਲੇ ਗੋਰਾ ਸੇਨ ਮਾਣੀਆਂ ਬਾਸਲ ਰੂਹਾਂ ਮਾਲੇ ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੈ ਦਾ ਬੰਨਾ ਏ ਵੈ ਦਿਸੈ ਜੋ ਦਰਿਆ ਵੈ ਢਾਹ ਅੱਗੇ ਧੋਜਗ ਤਪਿਆ ਸੁਣੀਐ ਫੂਲ ਪਵੈ ਕਹਾ ਇਕਨਾ ਨੋ ਸਭ ਸੋ ਜੀ ਆਈ ਇਕ ਫਿਰਦੇ ਵੇ ਪ੍ਰਵਾਹ ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਾ ਹੋਗਾ ਫਰੀਦਾ ਦਰਿਆ ਵੈ ਕੰਨੈ ਬਗੁਲਾ ਬੈਠਾ ਕੇਲ ਕਰੇ ਕੇਲ ਕਰੇ ਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪੈ ਤਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਸਾਢੇ ਤ੍ਰੈ ਮਨ ਦੇਵਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਾਤਿਆ ਸੂਣੀ ਬੰਨ ਮਲ ਕਰ ਮੌਜਾਂ ਆਪਸੀ ਸਭ ਦਰਵਾਜੇ ਭੰਨ ਤਿਨਾ ਪਿਆਰਿਆ ਪਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚਹੁ ਜਣਿਆ ਦਾ ਕੰਨ ਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ ਰੀਦਾ ਹਉ ਬਲਿਹਾਰੀ ਤਿਨ ਪੰਖੀਆ ਜੰਗਲ ਜਿੰਨਾ ਵਾਸ ਕੱਕਰ ਚੁਗਨ ਥਲ ਵਸਨ ਰੱਬ ਨਾ ਛੋੜਣੀ ਪਾਸ ਰੀਦਾ ਰੁੱਤ ਫਰੀਵਣ ਕੰਬਿਆ ਪਤ ਝੜੇ ਚੜ ਪਾਹੇ ਚਾਰੇ ਕੁੰਡਾ ਢੁੰਡੀਆਂ ਰਹਣ ਕਿਥਾਉ ਨਾਹੇ ਰੀਦਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰੇਓ ਜਿੰਨੀ ਵੇਸੀ ਸੋ ਮਿਲੈ ਸੇਈ ਵੇਸ ਕਰਿਓ ਮਹੱਲਾ ਤੀਜਾ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਾ ਸੋ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾ ਰੀਦਾ ਗਰਭ ਜਿਨਾ ਵਡਿਆਇਆ ਧਨ ਜੋਬਨ ਆਗਾਹ ਖਾਲੀ ਚੱਲੇ ਤਣੀ ਸਿਓ ਟਿੱਬੇ ਜਿਉ ਮਿਹਾਹੋ ਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰ ਊਨ ਨਾਓ ਐਥੈ ਦੁਖ ਗਣੇਰਿਆ ਅੱਗੇ ਠੌਰ ਨਾ ਠਾਓ ਰੀਦਾ ਪਿਛਲ ਰਾਤ ਨਾ ਜਾਗਿਓ ਹੈ ਜੀਵ ਦਿਲੋ ਮੋਇਓ ਹੈ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ ਮਹੱਲਾ ਪੰਜਵਾ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ ਅੱਲਾ ਸੇਤੀ ਰਤਿਆ ਇਹੋ ਸਚਾਵਾ ਸਾਜ ਮਹੱਲਾ ਪੰਜਵਾ ਫਰੀਦਾ ਦੁਖ ਸੁਖ ਇੱਕ ਕਰ ਦਿਲ ਤੇ ਲਾਹੇ ਵਿਕਾਰ ਅੱਲਾ ਭਾਵੇ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ ਸੋਈ ਜਿਉ ਨ ਵੱਜਦਾ ਜਿਸ ਅੱਲਾਹ ਕਰਦਾ ਸਾਰ ਮਹੱਲਾ ਪੰਜਵਾ ਫਰੀਦਾ ਦਿਲ ਰਤਾ ਇਸ ਦੁਨੀ ਸਿਓ ਦੁਨੀ ਨਾ ਕਿਤਾ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ ਪਹਿਲੇ ਪਹਰੇ ਫੁੱਲੜਾ ਫਲ ਪੀ ਪਛਾ ਰਾਤ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤੇ ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲ ਇੱਕ ਜਾਗਨ ਦੇ ਨਾਲ ਲਹਨ ਇੱਕ ਨਾ ਸੁੱਤਿਆਂ ਦੇ ਉਠਾਲ ਢੂਢੇ ਦੀਏ ਸੁਹਾਗ ਕੂ ਤਉ ਤਨ ਕਾਈ ਕੋਰ ਜਿਨ੍ਹਾਂ ਨਾ ਸੁਹਾਗਣੀ ਤਿੰਨਾ ਝਾਕ ਨਾ ਹੋਰ ਸਬਰ ਮੰਜ ਕਮਾਨ ਇਹ ਸਬਰ ਕਾ ਨੀਹੜੋ ਸਬਰ ਸੰਦਾਬਾਨ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ ਹੂਨ ਨਦੀਕ ਖੁਦਾਏ ਦਾ ਭੇਤ ਨਾ ਕਿਸੈ ਦੇਨ ਸਬਰ ਇਹੋ ਸੁਆਓ ਜੇ ਤੂੰ ਬੰਦਾ ਦਿਲ ਕਰਹਿ ਵਧ ਥੀ ਵਹਿ ਦਰਿਆਉ ਟੁੱਟ ਨਾ ਥੀ ਵਹਿ ਵਾੜਾ ਫਰੀਦਾ ਦਰਵੇ ਸੀ ਗਾਖੜੀ ਚੋਪੜੀ ਪਰੀਤ ਇਕ ਨੇ ਕਿੰਨਾ ਚਾਲੀਐ ਦਰਵੇ ਸਾਵੀ ਰੀਤ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ ਪੈਰੀ ਥੱਕਾਂ ਸਿਰ ਜੁਲਾ ਜੇ ਮੂੰਹ ਫਰੀ ਮਿਲਾਨ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲੇ ਸਿਰ ਪੈਰੀ ਕਿਆ ਫੇੜਿਆ ਅੰਦਰ ਫਰੀ ਨਿਹਾਲ ਹਉ ਢੂਡੇ ਦੀ ਸੱਜਣਾ ਸੱਜਣ ਮੈਡੇ ਨਾਲ ਨਾਨਕ ਅਲਖ ਨ ਲਖਿਆ ਗੁਰੂ ਦੇ ਦਿਖਾਰੇ ਹੰਸਾ ਦੇਖ ਤਰੰਦਿਆ ਬੱਗਾ ਆਇਆ ਚਾਉ ਡੁੱਬ ਮੋਏ ਬਗ ਬੱਪੜੇ ਸਿਰ ਤਲੇ ਉੱਪਰ ਪਾਓ ਮੈਂ ਜਾਣਿਆ ਵਡ ਹੰਸੈ ਤਾ ਮੈਂ ਕੀਤਾ ਸੰਗ ਜੇ ਜਾਣਾ ਬਗ ਬਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਧਰੇ ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਹੇਕੜੋ ਫਾਹੀ ਵਾਲ 50 ਇਹੋ ਤਨ ਲਹਰੀ ਗੱਡ ਥਿਆ ਸੱਚੇ ਤੇਰੀ ਆਸ ਕਵਨ ਸੋ ਅਖਰ ਕਵਨ ਗੁਣ ਕਵਨ ਸੋ ਮਣਿਆ ਮੰਤ ਕਵਨ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ ਨਿਵਣ ਸੋ ਅਖਰ ਖਵਣ ਗੁਣ ਜਿਹਵਾ ਮਣੀਆ ਮੰਤ ਏ ਤ੍ਰੈ ਭੈਣੇ ਵੇਸਕਾਰੇ ਤਾਂ ਵਸ ਆਵੀ ਕੰਤ ਮਤ ਹੋਦੀ ਹੋਏ ਆਣਾ ਤਾਣ ਹੋਦੇ ਹੋਏ ਨਿਤਾਣਾ ਅਣ ਹੋਦੇ ਆ ਵੰਡਾਏ ਕੋ ਐਸਾ ਭਗਤ ਸਦਾਏ ਇਕ ਫਿੱਕਾ ਨਾ ਗਾਲਾਏ ਆਏ ਸਭਨਾ ਮੈਂ ਸੱਚਾ ਧਣੀ ਹਿਆਉ ਨਾ ਕਹੀ ਠਾਹੇ ਮਾਨਕ ਸਭ ਅਮੋਲਵੇ ਸਭਨਾ ਮਨ ਮਾਨਕ ਠਾਹਣ ਮੂਲ ਮਚੰਗਵਾ ਜੇ ਤਉ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ